ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦਿਸੈ ਸੋ ਹੋਏ ਬਨਾਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਹਿ ਕਾਮ ਪਰਚੈ RAM ਰਵੇ ਜੋ ਕੋਈ ਪਾਰਸ ਪਰਸੇ ਦੁਬਦਾ ਹੋਈ ਰਹਾਉ ਸੋ ਮੁਨੀ ਮਨ ਕੀ ਦੁਬਦਾ ਖਾਏ ਬਿਨ ਦੁਆਰੇ ਤਰੇ ਲੋਕ ਸਮਾਏ ਮਨ ਕਾ ਸਭੋ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹੈ ਫਲ ਕਾਰਨ ਫੁੱਲੀ ਬਨ ਰਾਏ ਹੁਣ ਲਾਗਾ ਫਲ ਲਾਗਾ ਤਾਂ ਫੂਲ ਬੁਲਾਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਿਆ ਤਾਂ ਕਰਮੇ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਣ ਜੀਵਤ ਮੁਕਤ ਸਦਾ ਨਿਰਵਾਣ ਕਹਿ ਰਵਿਦਾਸ ਪਰਮ ਦਾ ਰਾਗ ਹਿਰਦੇ RAM ਕੀ ਨ ਜਪਸ ਅਪਾਗ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦੀਸੇ ਸੋ ਹੋਏ ਬਨਾਸਾ ਬਿਨ ਦੇਖੇ ਉਪਜੇ ਨਹੀਂ ਆਸਾ ਜਿਹੜੀ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ ਉਹ ਜੇ ਅੱਖਾਂ ਦੇ ਦੇਖ ਰਹੀ ਤਾਂ ਇੱਛਾ ਪੈਦਾ ਹੁੰਦੀ ਦੇਖੇ ਬਿਨਾਂ ਕਿਸੇ ਚੀਜ਼ ਦੀ ਇੱਛਾ ਨਹੀਂ ਪੈਦਾ ਹੁੰਦੀ ਨਵੀਂ ਚੀਜ਼ ਡਾਣਾ ਦੇਖਦਾ ਆਪਾਂ ਦੇਖਦੇ ਹਾਂ ਨਵੀਂ ਬਾਜ਼ਾਰ ਚੀਜ਼ ਆਉਂਦੀਆਂ ਨੇ ਤਾਂ ਉਹਦੀ ਇੱਛਾ ਪੈਦਾ ਹੁੰਦੀ ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਉਹਦੀ ਇੱਛਾ ਨਹੀਂ ਪੈਦਾ ਹੁੰਦੀ ਇਹ ਗੱਲ ਗਾਂ ਅਸਲ ਦੇ ਵਿੱਚ ਉਹਦੇ ਨਾਲ ਜੁੜਦੀ ਹੈ ਜਾ ਕੇ ਵਰਣ ਸੈਸ ਜੋ ਜਾਪੇ ਲੋਗ ਜਿੰਨਾ ਜੇ ਨਾਮ ਦਾ ਦਰਸ਼ਨ ਨਹੀਂ ਹੁੰਦਾ ਨਾਮ ਜਪਦਾ ਨਹੀਂ ਹੈ ਇਹਦੇ ਅੰਦਰ ਨਾਮ ਦੀ ਇੱਛਾ ਨਹੀਂ ਪੈਦਾ ਹੁੰਦੀ ਨਾਮ ਦੀ ਦੇਹੀ ਹੈ ਵਰਣ ਜਿਹੜਾ ਨਾਮ ਲੋਕ ਕਹਿੰਦੇ ਨੇ ਕਿਸੇ ਦੇਹੀ ਦਾ ਨਾਮ ਕਹਿੰਦੇ ਨੇ ਬਹੁਤ ਇਹਦੇ ਚ ਇਹਦੀ ਐਸੀ ਗੱਲ ਕਹੀ ਹੋਈ ਹੈ ਜਿਹੜਾ ਪਿਛਲਾ ਲੋਕ ਹੈ ਪਿਛਲੇ ਲੋਕ ਕਰਦੇ ਨੇ ਉਹ ਕਿਸ ਤਰੀਕੇ ਨਾਲ ਰੱਦ ਕੀਤਾ ਹੋਇਆ ਰਵਿਦਾਸ ਨੇ ਉਹ ਗੱਲ ਹੈ ਬਹੁਤ ਕੁੱਡੀਦਾਰ ਔਰ ਕਦੋਂ ਦੀ ਗੱਲ ਹੈ ਇਹਦੇ ਚ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦੀਸੇ ਸੋ ਹੋਏ ਬਨਾਸਾ ਹੁਣ ਸਾਨੂੰ ਨਾਮ ਦੀ ਇੱਛਾ ਪੈਦਾ ਹੋਣੀ ਹੈ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਸਾਚੇ ਨਾਮ ਕੀ ਲਾਗੇ ਭੁੱਖ ਭੁੱਖ ਲੱਗਦੀ ਕਿਉਂ ਨਹੀਂ ਲੋਕਾਂ ਨੂੰ ਨਾਮ ਦਾ ਦਰਸ਼ਨ ਨਹੀਂ ਹੁੰਦਾ ਬਿਨ ਦੇਖੇ ਭਜੇ ਨਹੀਂ ਆਸਾ ਨਾ ਅਗਲਾ ਜਦੋਂ ਜਦ ਦਰਸ਼ਨ ਨਹੀਂ ਕੋਈ ਕਰਾਉਂਦਾ ਉਹਦੀ ਭੁੱਖ ਨਹੀਂ ਪੈਦਾ ਹੋ ਸਕਦੀ ਹੁੰਦੀ ਮਾਇਆ ਦੀ ਭੁੱਖ ਤਾਂ ਮਾਇਆ ਦੀਦੀ ਹੈ ਜੋ ਜੀ ਦੀਦੀ ਉਹਦੀ ਭੁੱਖ ਸਾਡੇ ਕੋਲ ਅੱਖਾਂ ਮਾਇਆ ਦੇਖਣ ਲਈ ਅੱਖਾਂ ਹੈਗੀਆਂ ਨੇ ਦੂਈ ਅੱਖ ਹੈ ਜੀ ਉਹ ਅੱਖ ਤਾਂ ਹੈ ਉਹਨੂੰ ਸੂਤਕ ਲੱਗਿਆ ਹੋਇਆ ਸੂਤਕ ਲਊਗਾ ਜਦੋਂ ਗਿਆਨ ਨਾਲ ਨਾਨਕ ਸੂਤ ਕੇ ਅਵਨ ਉਤਰੇ ਗਿਆਨ ਉਤਾਰੇ ਹੋਏ ਧਰਮ ਧਾਰਨ ਕਿਉਂ ਕਰੀ ਨੇ ਉਹ ਸੂਤਕ ਲਾਉਣ ਵਾਸਤੇ ਜਿਹੜੇ ਉਹ ਸੂਤਕ ਨਹੀਂ ਲਾਉਂਦੇ ਉਹ ਧਰਮ ਧਰਮ ਹੀ ਨਹੀਂ ਹਨ ਉਹ ਕਬੀਰ ਦਾ ਫੈਸਲਾ ਕਰਤਾ ਜੈ ਗਿਆਨ ਤਹਿ ਧਰਮ ਹੈ ਜਿਹਦਾ ਗਿਆਨ ਮਿਲਦਾ ਤਾਂ ਧਰਮ ਹੈ ਕਿਉਂ ਗਿਆਨ ਮਿਲਦਾ ਤਾਂ ਸੂਤਕ ਲੈਂਦਾ ਅੱਖ ਦਾ ਨਾਮ ਦਾ ਦਰਸ਼ਨ ਹੋ ਜੂ ਭੁੱਖ ਪੈਦਾ ਹੋ ਜੂ ਨਾ ਗਿਆਨ ਦਾ ਦਰਸ਼ਨ ਹੋਵੇ ਨਾ ਨਾਮ ਦਾ ਦਰਸ਼ਨ ਹੋਵੇ ਨਾ ਭੁੱਖ ਪੈਦਾ ਹੋਵੇ ਗੱਲ ਕਬੀਰ ਦੀ ਕਹੀ ਹੋਈ ਹੈ ਉਸੇ ਗੱਲ ਨੂੰ ਵਧਾ ਕੇ ਗਾਂ ਹੋਰ ਸਪਸ਼ਟ ਕੀਤਾ ਹੋਇਆ ਜੋ ਦਿਸੇ ਸੋ ਹੋਏ ਬਨਾਸਾ ਪਰ ਜੋ ਦਿਲਦਾ ਅੱਖਾਂ ਨੂੰ ਉਹ ਤਾਂ ਸਾਰਾ ਨਾਸਵੰਤ ਹੈ ਉਹਦਾ ਰਹਿਣ ਵਾਲੀ ਚੀਜ਼ ਕੋਈ ਨਹੀਂ ਨਾਸਵੰਤ ਚੀਜ਼ ਤਾਂ ਸਾਨੂੰ ਚਾਹੀਦੀ ਸਰੀਰ ਵੀ ਨਾਸਵੰਤ ਹੈ ਸਾਡਾ ਉਹ ਸਰੀਰ ਦਾ ਮਤਲਬ ਦੀ ਚੀਜ਼ ਤਾਂ ਹੋ ਸਕਦੀ ਹੈ ਆਤਮਾ ਦੇ ਮਤਲਬ ਦੀ ਚੀਜ਼ ਹੋਈ ਹੈ ਜੋ ਅਸੀਂ ਦੇਖ ਜੋ ਸਾਡੀਆਂ ਪ੍ਰਾਪਤੀਆਂ ਨੇ ਅੱਖਾਂ ਨੂੰ ਦੇਖਣ ਵਾਲੀਆਂ ਸਰੀਰ ਦੇ ਮਤਲਬ ਤੇ ਤਾਂ ਹੋ ਸਕਦੀਆਂ ਨੇ ਇਹ ਔਗੜਾਂ ਦੀ ਪੂਰਤੀ ਦਾ ਉਹਨਾਂ ਨੂੰ ਹੋ ਸਕਦੀ ਹੈ ਵਕਾਰਾਂ ਦੀ ਪੂਰਤੀ ਵਕਾਰਾਂ ਦੀ ਪੂਰਤੀ ਹੁੰਦੀ ਹੈ ਉਹਨਾਂ ਚੀਜ਼ਾਂ ਨੂੰ ਲੋਭ ਦੀ ਪੂਰਤੀ ਵਕਾਰ ਦੀ ਪੂਰਤੀ ਹੈ ਮੋਹ ਦੀ ਪੂਰਤੀ ਵਿਕਾਰ ਦੀ ਪੂਰਤੀ ਹੈ ਅਸੀਂ ਤਾਂ ਅਣਜਾਣਪਣੇ ਦੇ ਵਿੱਚ ਵਿਕਾਰਾਂ ਦੀ ਪੂਰਤੀ 'ਚ ਲੱਗੇ ਹੋਏ ਹਾਂ ਧਰਮ ਨੂੰ ਪੁਰਦਾਨ ਨੂੰ ਵਿਕਾਰਾਂ ਦੀ ਪੂਰਤੀ ਵਾਸਤੇ ਸੰਭਾਲ ਕਰਦੇ ਹਾਂ ਜਿਵੇਂ ਕੋਈ ਆਦਮੀ ਆਪਣੇ ਕੋਲ ਜਾਇਦਾਦ ਹੈ ਉਹ ਨਸ਼ਾ ਲਾ ਲਵੇ ਕੋਈ ਨਾਲ ਤਾਂ ਸਰੀਰ ਜਾਂਦਾ ਹੈ ਨਾਲੇ ਉਹ ਅਧੀਨ ਹੋ ਜਾਂਦਾ ਨਸ਼ੇ ਤੇ ਇਹ ਤਾਂ ਨਸ਼ਾ ਲਾ ਲਿਆ ਸੀ ਵਿਕਾਰਾਂ ਦਾ ਨਸ਼ਾ ਹੈ ਵਿਕਾਰ ਆਪਣੇ ਹੰਕਾਰ ਬਹੁਤ ਵੱਡਾ ਨਸ਼ਾ ਹੈ ਸਾਰੇ ਵਿਕਾਰਾਂ ਦੇ ਉੱਤੇ ਅਹੰਕਾਰ ਇਹ ਵਿਕਾਰਾਂ ਦੀ ਪੂਰਤੀ ਵਾਸਤੇ ਜਿਹੜੇ ਤਰਫ ਨੇ ਇਸ ਕਰਕੇ ਫੰਕਸ਼ਨ ਕੀ ਵਿਧੀ ਹੋ ਗਿਆ ਇਹਨਾਂ ਨੂੰ ਤਾਂ ਬਸਾਤੇ ਵਿਕਾਰ ਘਟਾਉਣੇ ਤੇ ਵੱਧ ਗਏ ਤਾਂ ਉਹਨਾਂ ਦੀ ਪੂਰਤੀ ਵਾਸਤੇ ਅਰਦਾਸਾਂ ਹੋ ਰਹੀਆਂ ਨੇ ਉਹਨਾਂ ਦੀ ਪੂਰਤੀ ਵਾਸਤੇ ਸੰਤ ਮੰਤਰ ਦੇ ਰਹੇ ਨੇ ਲਿਖ ਕੇ ਵਿਕਾਰਾਂ ਦੀ ਪੂਰਤੀ ਵਾਸਤੇ ਦੁੱਖ दारू ਬਣਿਆ ਹੋਇਆ ਹੈ ਅਸੀਂ दारू ਨੂੰ ਹਟਾ ਕੇ ਰੋਗ ਲੋਕਾਂ ਨੂੰ ਮੰਗਣ ਆਇਆ ਹੋਇਆ ਹੈ ਸੁਖ ਰੋਗ ਪਿਆ ਪੁੱਠੀ ਬਤ ਹੈ ਸਾਰੀ ਪੁੱਠੀ ਬਤ ਹਾਂਜੀ ਜਨਮ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇ ਕਾਮ ਜਿਹੜਾ ਨਾਮ ਸਰੀਰ ਸਹਿਤ ਹੋ ਜਿਹੜੇ ਨਾਮ ਦੀ ਦੇਹੀ ਵੀ ਤੁਹਾਨੂੰ ਦਿਸ ਜਵੇ ਦਰਸ਼ਨ ਹੋ ਜਵੇ ਨਾਮ ਦੀ ਦੇਹੀ ਹੈ ਜਿਹੜਾ ਨਾਮ ਹੁੰਦਾ ਹੈ ਉਹਦਾ ਸਪਰਸ਼ ਹੁੰਦਾ ਸਪਰਸ਼ ਉਹ ਚੀਜ਼ ਦਾ ਹੁੰਦਾ ਜਿਹੜੀ ਕੋਈ ਵਸਤੂ ਹੋਵੇ ਜਿਵੇਂ ਲਹਿਰ ਦਾ ਸਪਰਸ਼ ਹੁੰਦਾ ਨਾ ਐਵੇਂ ਨਾਮ ਦਾ ਹਿਰਦਾ ਸਪਰਸ਼ ਹੁੰਦਾ ਉਹੀ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਰੁਕ ਜਾਏ ਤੇ ਚਾਕਰ ਵਾਲਾ ਕਹਿੰਦੇ ਦਰਸ਼ਨ ਪਰਸੀਏ ਗੁਰੂ ਕੇ ਜਨਮ ਕਹਿੰਦਾ ਗਿਆ ਵੀ ਆ ਜਨਮ ਮਰਨ ਦੁੱਖ ਜਨਮ ਮਰਨ ਦੁੱਖ ਗਿਆ ਵੀ ਆ ਕਿਸੇ ਦਾ ਜਾ ਕਿਉਂ ਨਹੀਂ ਰਿਹਾ ਜੇ ਜਾ ਨਹੀਂ ਰਿਹਾ ਫਿਰ ਅਸੀਂ ਕੋਈ ਝੂਠੇ ਬੋਲ ਰਹੇ ਹਾਂ ਉਹ ਮੂਰਤੀ ਪੂਜਾ ਵਾਲੀ ਉਹ ਗੱਲ ਆ ਬਸ ਜਿਵੇਂ ਉਹਨਾਂ ਨੂੰ ਸੀਗਾ ਨਾ ਉਹ ਅਸੀਂ ਮੰਨ ਰਹੇ ਇਹ ਤੋਂ ਜ਼ਿਆਦਾ ਕੁਝ ਨਹੀਂ ਮੂਰਤੀ ਪੂਜਾ ਤੋਂ ਅਗਿਆਨਤਾ ਜ ਕਰ ਰਹੇ ਗਿਆਨ ਹੀ ਨਾ ਗੁਰਬਾਣੀ ਨੂੰ ਸਮਝਿਆ ਨਹੀਂ ਅਗਿਆਨ ਪੂਜਾ ਸਾਡੀ ਗਿਆਨ ਹੀ ਅਗਿਆਨ ਪੂਜਾ ਇਸੇ ਕਰਕੇ ਭਾਉ ਵੀ ਦੂਜਾ ਮਾਇਆ ਦਾ ਭਾਉ ਸਾਰੀ ਭੁੱਖ ਦੂਜੀ ਮਾਇਆ ਦੀ ਹੋਈ ਹੈ ਜੋ ਗੁਰਬਾਣੀ ਕਹਿੰਦੀ ਆ ਉਹ ਗੱਲ ਸਾਡੇ ਤੇ 100% ਲਾਗੂ ਹੈ ਉਹ ਸਾਡੇ ਨਾਲ ਵਾਪਰਿਆ ਵੀ ਹੋਇਆ ਜੇ ਅਸੀਂ ਉਹ ਜੋ ਕੁਝ ਕੀਤਾ ਤਾਂ ਉਹਦੇ ਰਿਜ਼ਲਟ ਵੀ ਸਾਡੇ ਸਾਹਮਣੇ ਨੇ ਹਾਂਜੀ ਸੋ ਜੋਗੀ ਕੇਵਲ ਹੈ ਕਾਮ ਵਰਨ ਸਹਿਤ ਜੋ ਜਾਪੇ ਨਾਮ ਵਰਨ ਸਹਿਤ ਜੋ ਜਾਪੇ ਲੋ ਜਿਹਨੂੰ ਵਰਨ ਸਰੀਰ ਦੇਹੀ ਸਣੇ ਨਾਮ ਦਿਖ ਜਵੇ ਦਰਸ਼ਨ ਹੋ ਜਵੇ ਜਾਪੇ ਦਾ ਮਤਲਬ ਜਪਣ ਦਾ ਮਤਲਬ ਸਮਝਣਾ ਜਪਣ ਦਾ ਮਤਲਬ ਸਮਝ ਆ ਜਾਣੀ ਸਮਝ ਦੇਖੋ ਜਪ ਇੱਥੇ ਜਾਪ ਹੈ ਹੁਣ ਜਪ ਹੈ ਜਪ ਹੈ ਸਾਧੂ ਗ੍ਰੰਥ ਤੇ ਜਾਪ ਸਾਹਿਬ ਤਾਂ ਲਿਖਿਆ ਉਹ ਜੋ ਜਪਿਆ ਉਹਨਾਂ ਨੂੰ ਦੱਸਿਆ ਉਹਨਾਂ ਨੇ ਜੋ ਜਪ ਲਿਆ ਆਦ ਵਿੱਚ ਆਜ ਜੋ ਦਰਸ਼ਨ ਹੋਇਆ ਉਹ ਉਹ ਦੱਸਿਆ ਦੋਵੇਂ ਲੋਰ ਆ ਕੇ ਜਾਪ ਹੈ ਜੋ ਦੇਖਿਆ ਉਹਨਾਂ ਨੂੰ ਉਹ ਦੱਸਿਆ ਜੋ ਸਮਝਿਆ ਉਹ ਦੱਸਿਆ ਸਮਝਾਉਣ ਵਾਸਤੇ ਕੁਝ ਨਹੀਂ ਹੈ ਉਹਦੇ ਚ ਜਾਪ ਸਾਹਿਬ ਸਮਝਾਉਣ ਵਾਲੀ ਕੋਈ ਗੱਲ ਨਹੀਂ ਦੱਸਿਓ ਹੀ ਹੈ ਉਹਦੇ ਕੋਲ ਦੱਸੇ ਹੋਏ ਨੇ ਸਰ ਜਪ ਦੇ ਵਿੱਚ ਸਮਝਾਇਆ ਗਿਆ ਕੁਝ ਜਿਵੇਂ ਥਿਤ ਬਾਹਰ ਜੋਗੀ ਜਲ ਸਮਝਾਈ ਹੋਈ ਗੱਲ ਹੈ ਰੁੱਤ ਮੋਹ ਨਾ ਕੋਏ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਏ ਪਾਤਾਲਾ ਪਾਤਾਲਾ ਆਕਾਸ਼ਾਂ ਆਕਾਸ਼ ਸਮਝਾਈ ਹੋਈ ਜਗਤ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤੇਸੇ ਭਾਰਤ ਲੈ ਕਬਲ ਜੋ ਸਮਝਾਈ ਹੋਈ ਹੈ ਗੱਲ ਜਾਪ ਸਾਹਿਬ ਕੁਝ ਨਹੀਂ ਸਮਝਾਇਆ ਜੋ ਸਮਝਿਆ ਦੱਸਿਆ ਹੋਇਆ ਉਹ ਜਾਪ ਦੇ ਨਾਲ ਇੰਟਰ ਹੁੰਦੇ ਆ ਦਸਮ ਦੇ ਵਿੱਚ ਇੱਥੇ ਜਪ ਨਾਲ ਇੰਟਰ ਹੁੰਦੇ ਜਪਣ ਵਾਸਤੇ ਆਦ ਹੈ ਜਪਣ ਤੋਂ ਬਾਅਦ ਦਸਮ ਜਿਹਨੇ ਆਦ ਸਮਝ ਲਿਆ ਉਹ ਤੇ ਬਾਅਦ ਗੱਲ ਜਾਵੇ ਹੋ ਨਹੀਂ ਤਾਂ ਹੋਰੇ ਕੋਈ ਸਮਝ ਲੈਂਦੇ ਨੇ ਤੇ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਹੋਰੇ ਕੋ ਆਦ ਨੂੰ ਸਮਝਣ ਤੋਂ ਪਹਿਲਾਂ ਦਸਮ ਨੂੰ ਸਾਰਿਆਂ ਨੂੰ ਲੱਗਦਾ ਹੁੰਦਾ ਇਹ ਨਹੀਂ ਇਹਨਾਂ ਨੂੰ ਲੱਗਦਾ ਇਹ ਥੋੜੇ ਜਿਹਾ ਛੇਤੀ ਭਮਕ ਗਏ ਮੂਰਖ ਭਮਕ ਜਾਂਦਾ ਹੁੰਦਾ ਵੀ ਮੈਂ ਉਹ ਖਣੀ ਸਮਝਦਾਰ ਹਾਂ ਬਾਕੀ ਸਾਰੇ ਉਦਾਂ ਹੀ ਨੇ ਜਿਹੜੇ ਦੂਏ ਪੜਦੇ ਨੇ ਜਾਂਦੇ ਚੁੱਪ ਨੇ ਚੁੱਪ ਚੁੱਪੇ ਪੁੱਛ ਲੈਂਦੇ ਕਿਸੇ ਨੂੰ ਜਾ ਕੇ ਵੀ ਆ ਗੱਲ ਕੀ ਹੈ ਪਰ ਉਹਦਾ ਐ ਭਮਕ ਕੇ ਵੀ ਸਾਰੀ ਦੁਨੀਆ ਸਾਡੇ ਮਗਰ ਲੱਗ ਜੂ ਸਾਡੇ ਨੂੰ ਤਾਂ ਸਿਆਣਾ ਕੋਈ ਜਵੇ ਹੀ ਨਹੀਂ ਉਹਨੂੰ ਐ ਨਹੀਂ ਪਤਾ ਲੱਗਾ ਵੀ ਤੁਸੀਂ ਦੇਖਣਾ ਵੀ ਨਹੀਂ ਤੁਸੀਂ ਤਾਂ ਦੇਖਣਾ ਵੀ ਨਹੀਂ ਬਾਅਦ ਪਤਾ ਵੀ ਨਹੀਂ ਲੱਗਣਾ ਵੀ ਕੋਈ ਇੱਥੇ ਥਾ ਸਾਹਿਬ ਜੋ ਜਾਪੇ ਨਾਮ ਨਾਮ ਉਹਨੂੰ ਦਰਸ਼ਨ ਹੋ ਜਵੇ ਲੋਕ ਦਾ ਹਿਰਦੇ 'ਚ ਨਾਮ ਪ੍ਰਗਟ ਹੁੰਦਾ ਹੈ ਹਿਰਦੇ 'ਚ ਮਤ ਪ੍ਰਗਟ ਹੁੰਦੀ ਹੈ ਕਿਵੇਂ ਪ੍ਰਗਟ ਹੁੰਦਾ ਦੇਖੋ ਜਲਦੀ ਪ੍ਰਗਟ ਹੁੰਦੀ ਹੈ ਮੱਤੇ ਪ੍ਰਗਟ ਹੁੰਦੀ ਹੈ ਰਾਮ ਰਮਤ ਮਰਤ ਪ੍ਰਗਟੀ ਆਈ ਜੇ ਰਾਮ ਦਾ ਮਨ ਰਮ ਜਾਂਦਾ ਨਾ ਸਾਰਾ ਹੀ ਖਤਮ ਹੋ ਜਾਂਦਾ ਫਿਰ ਮਤ ਪ੍ਰਗਟ ਹੋ ਜਾਂਦੀ ਇੱਕ ਹੋ ਜਾਂਦਾ ਨਾ ਇੱਕ ਹੋਏ ਤਾਂ ਉਗਵੇ ਜੇ ਸਾਰਾ ਹੀ ਰਮ ਜਾਂਦਾ ਆਪਣੇ ਅੰਦਰ ਮਨ ਪਿੱਛੇ ਰਹਿੰਦਾ ਹੀ ਨਹੀਂ ਕੋ ਹੋ ਜਾਂਦਾ ਰਾਮ ਰਮਤ ਬਾਰੇ ਰਮਦਾ ਰਮਦਾ ਰਮਦਾ ਰਮ ਸਾਰਾ ਹੀ ਸਮਾ ਜਾਂਦਾ ਹੈ ਇੱਕੋ ਹੀ ਰਹਿ ਜਾਂਦਾ ਫੇਰ ਮਤ ਪ੍ਰਗਟ ਹੁੰਦੀ ਹੈ ਫੇਰ ਉਗਦੀ ਹੈ ਜਿਹਦੇ ਅੰਦਰ ਉਹ ਪ੍ਰਗਟ ਹੁੰਦੀ ਹੈ ਉਹਨੂੰ ਦਰਸ਼ਨ ਹੁੰਦਾ ਉਹ ਵਰਣ ਸਾਹਿਬ ਫਿਰ ਜਾਪੇ ਲੋਕ ਸੋ ਜੋਗੀ ਕੇਵਲ ਨਹਿ ਕਾਮ ਉਹ ਜੋਗੀ ਹੈ ਉਹ ਜੁੜਿਆ ਹੋਇਆ ਨਾਮ ਨਾਲ ਕੇਵਲ ਨਹਿ ਕਾਮ ਉਹਨੂੰ ਕਾਬਲ ਕੋਈ ਨਹੀਂ ਬਣੀ ਜਾ ਸਕਦੀ ਉਹਦੇ ਅੰਦਰ ਕੋਈ ਭੁੱਖ ਨਹੀਂ ਸੰਸਾਰ ਦੀ ਉਹਦੇ ਅੰਦਰ ਨਾਮ ਦੀ ਭੁੱਖ ਹੁੰਦੀ ਹੈ ਉਹ ਜੋਗੀ ਹੈ ਉਸ ਉਹਦੇ ਕੰਮ ਕਹਿ ਸਕਦੇ ਹੋ ਇੱਥੇ ਨਿਸਕਾਮ ਜਗਾ ਜਗਾ ਨਿਸਕਾਮ ਟਰਸਟ ਬਣਾਈ ਬੈਠੇ ਨੇ ਕੋਈ ਕੁਝ ਬਣਾਈ ਬੈਠਾ ਕੋਈ ਕੁਝ ਬਣਾਈ ਆ ਹੈ ਨੇ ਕੰਮ ਇੱਥੇ ਹੈ ਕੋਈ ਇਹ ਜਾ ਕਿੰਨੇ ਬਲੈਕਮੇਲ ਕਰਦੇ ਨੇ ਕਿੰਨੇ ਕਾਲੇ ਕਰਦੇ ਨੇ ਨਿਸਕਾਮ ਸੇਵਾ ਜੀ ਉਹ ਨਿਸਕਾਮ ਹੁੰਦਾ ਕੀ ਹੈ ਤੁਹਾਨੂੰ ਤਾਂ ਪਹਿਲਾਂ ਨਿਸਕਾਮ ਕਾਮਨਾ ਦਾ ਤੁਹਾਡੇ ਅੰਦਰ ਮਸ਼ਹੂਰੀ ਦੀ ਹੈ ਜਿਹੜਾ ਨਿਸਕਾਮ ਹੁੰਦਾ ਉਹ ਤਾਂ ਕਹਿਣ ਦੀ ਲੋੜ ਨਹੀਂ ਮੈਂ ਨਿਸਕਾਮ ਨਿਸਕਾਮ ਲਿਖਣ ਦਾ ਮਤਲਬ ਨਹੀਂ ਤੁਹਾਨੂੰ ਮਸ਼ਹੂਰੀ ਦੀ ਭੁੱਖ ਹੈ ਨਿਸਕਾਮ ਦੀ ਨਿਸਕਾਮ ਦਾ ਉਹ ਭੁੱਖ ਤਾਂ ਹੋ ਰਿਹਾ ਫਿਰ ਚੌਥੋਂ ਦੀ ਵਡਿਆਈ ਦੀ ਭੁੱਖ ਹੈ ਵਡਿਆਈ ਦੀ ਭੁੱਖ ਵਾਲਾ ਵੀ ਨਿਸਕਾਮ ਨਹੀਂ ਹੁੰਦਾ ਕਾਮਨਾ ਤਾਂ ਹੈ ਨਾ ਵਡਿਆਈ ਦੀ ਦੁਨੀਆ ਦੀ ਵਡਿਆਈ ਦੀ ਜਿਹਨੂੰ ਭੁੱਖਾ ਕਹਿੰਦਾ ਮੈਂ ਨਿਸਕਾਮ ਲੋੜ ਨਹੀਂ ਕਹਿਣ ਦੀ ਨਿਸ਼ਕਾਮ ਨਿਸ਼ਕਾਮ ਬਣਨ ਦੀ ਲੋੜ ਹੈ ਕਹਿਣ ਦੀ ਲੋੜ ਨਹੀਂ ਬਣ ਕੇ ਤੇ ਉਲ ਜਾਊਗਾ ਦੱਸ ਹੋੜ ਲੱਗੀ ਹੋਈ ਆ ਜੋ ਮਰਜੀ ਨਾਲ ਰੱਖ ਲੋ ਕਿਹੜਾ ਕੋ ਪੁੱਛਣ ਵਾਲਾ ਕਿਹੜਾ ਕੋ ਕੁਝ ਉਲਟਾ ਹੀ ਕਿਹੜਾ ਕੋਈ ਥਾ ਧਾਰੇ ਕੋਈ ਨਹੀਂ ਤੇ ਦੋ ਚੰਗੇ ਚੰਗੇ ਰੱਖ ਦਿੱਤੇ ਵੀ ਸਾਡਾ ਕੋਈ ਆਪਣੇ ਜਵਾਬ ਦਾ ਨੂੰ ਕੁਝ ਰੱਖ ਲੋ ਕਿਹੜਾ ਪਾਉਂਦੀ ਹੈ ਉਹਦਾ ਜਦ ਕਹਿੰਦਾ ਵੀ ਸਾਬਤ ਕਰ ਵੀ ਨਾ ਦਾ ਰਣਜੀਤ ਸਿੰਘ ਕਹਿੰਦਾ ਚੂਹਾ ਚੂਹੇ ਤੇ ਵੀ ਡਰ ਜਾਂਦਾ ਇਹ ਕਹਿੰਦਾ ਡਰਦਾ ਵੀ ਚੂਹੇ ਤੇ ਇਹਦਾ ਨਾਮ ਬਦਲੋ ਫਿਰ ਕੁੱਤੇ ਤੋਂ ਵੀ ਡਰ ਜਾਂਦਾ ਬਿੱਲੀ ਤੋਂ ਵੀ ਡਰ ਜਾਂਦਾ ਡਰਪੋਕ ਰਣਜੀਤ ਸਿੰਘ ਉਧਰ ਫਿਰ ਪਤਾ ਲੱਗਦਾ ਵੀ ਦੋ ਗਲਤ ਰੱਖਿਆ ਗਿਆ ਵੀ ਦੋ ਤਾਂ ਭਾਈ ਗਲਤ ਰੱਖਿਆ ਗਿਆ ਪਰਚੇ ਰਾਮ ਰਵੇ ਜੋ ਕੋਈ ਪਾਰਸ ਪਰਸੇ ਦੁਬਦਨ ਹੋਈ ਪਰਚੇ ਰਾਮ ਜੇ ਰਾਮ ਦੇ ਪਰਚੇ ਪਰਚੇ ਜਵੇ ਕੋਈ ਰਾਮ ਦਾ ਪਰਚਾ ਕੀ ਹੁੰਦਾ ਤੁਸੀਂ ਐ ਕਹ ਲਓ ਵੀ ਰਾਮ ਦੀ ਜਿਹੜੀ ਕਥਾ ਹੈ ਗੁਰਬਾਣੀ ਰਾਮ ਕਥਾ ਕਹ ਲਓ ਚਾਹੇ ਚਾਹੇ ਹਰ ਕੀ ਕਥਾ ਕਹ ਲਓ ਕੋਈ ਗੱਲ ਜੇ ਇਹ ਕਥਾ 'ਚ ਪਰਚੇ ਜਵੇ ਕਿਸੇ ਦਾ ਬੋਲ ਇਹ ਕਥਾ ਦੀ ਵਿਚਾਰ 'ਚ ਪਰਚਿਆ ਰਹੇ ਜੀ ਦਾ ਬੋਲ ਇਹਦੀ ਖੋਜ ਵਿੱਚ ਪਰਚਿਆ ਰਹੇ ਬੋਲ ਇਹ ਕਥਾ ਰਾਜਾ ਰਾਮ ਦੀ ਕਹਾਣੀ ਹੈ ਕੀ ਹੈ ਬੁਝੜੀ ਸਮਝਣੀ ਹੈ ਪਰਚਾ ਰਹੇ ਪਰਚੀ ਹੋਏ ਪਾਰਸ ਪਰਸੇ ਤੋਂ ਬਦਲ ਹੋਈ ਨੂੰ ਬੁਝਣ ਦੇ ਵਿੱਚ ਰਾਮ ਲੋਕ ਆਦਮੀ ਕੋ ਪਰਚਾ ਰਹੇ ਹੁਕਮ ਬੂਝ ਪਰਮਪਦ ਪਾਈ ਹੈ ਹਾਂ ਪਾਰਸ ਪਰਸੇ ਤੋਂ ਬਦਲ ਹੋਈ ਬਸ ਉਹ ਸਮਝ ਲਓ ਰਾਮ ਨੂੰ ਇਹ ਪਰਸ ਲੈਂਦਾ ਉਹ ਫਿਰ ਨਾਮ ਨੂੰ ਪਰਸਦਾ ਰਾਮ ਨਾਮ ਨੂੰ ਉਹ ਪਰਸ ਜਦ ਪਰਸਦਾ ਫੇਰ ਕੀ ਫਿਰ ਉਹਦਾ ਅੰਦਰ ਦੁਬਦਾ ਪੈਦਾ ਹੀ ਨਹੀਂ ਹੋ ਸਕਦੀ ਮਾਇਆ ਦੀ ਭੁੱਖੇ ਨਹੀਂ ਪੈਦਾ ਦੁਬਦਾ ਮਾਇਆ ਦੀ ਭੁੱਖ ਹੈ ਦੂਜੀ ਭੁੱਖ ਦੋ ਭੁੱਖਾਂ ਨੇ ਸਾਨੂੰ ਇੱਕ ਵਾਲੇ ਸਰੀਰ ਦੀ ਹੈ ਇੱਕ ਧਰਮ ਦੀ ਵੀ ਭੁੱਖ ਹੈ ਲੋਕਾਂ ਨੂੰ ਕਹਿੰਦੇ ਵੀ ਅੱਜ ਤੇਰੇ ਵੀ ਕੀਤਾ ਜੀ ਨਹੀਂ ਲੱਗਦਾ ਉਪਰਾ ਉਪਰਾ ਜਾ ਲੱਗਦਾ ਬਨੇ ਨਹੀਂ ਖੜਿਆ ਹੋਇਆ ਇਹ ਵੀ ਇੱਕ ਭੁੱਖ ਹੈ ਜਿਹੜਾ ਟੈਂਪਰੇਰੀ ਹੋਈ ਹੈ ਹੈ ਤਾਂ ਭੁੱਖ ਉਹ ਭੁੱਖ ਹੈ ਪਰ ਇਹਦੇ ਨਾਲ ਮਾਇਆ ਦੀ ਭੁੱਖ ਹੈ ਇਸ ਦੋ ਭੁੱਖਾਂ ਨਾਲ ਧਾਰਮਿਕ ਬੰਦਾ ਨਹੀਂ ਬਣਨਾ ਚਾਹੇ ਕਈ ਜਨਮ ਲੈ ਲਵੇ ਜਿੰਨਾ ਜਰ ਭੁੱਖਾਂ ਦੋਏ ਨੇ ਉਹਨਾਂ ਜਰ ਬੰਦਾ ਧਾਰਮਿਕ ਨਹੀਂ ਹੈ ਰਹਾਉ ਇਹ ਲੋਗਾ ਰੀਤ ਤਾਂ ਲੋਗਾ ਰੀਤ ਹੈ ਇਹਦੇ ਨਾਲ ਆਦਮੀ ਧਾਰਮਿਕ ਨਹੀਂ ਬਣਦਾ ਨਿਤਨੇਮ ਵੀ ਕਰਦਾ ਔਰ ਉਹ ਐਸੇ ਧਰਮ ਨੂੰ ਮਾਇਆ ਵਾਸਤੇ ਇਸਤੇਮਾਲ ਕਰਦੇ ਨੇ ਲੋਕ ਜਿਵੇਂ ਅਸੀਂ ਕਰਦੇ ਬੁਕਾਰਾਂ ਦੀ ਪੂਰਤੀ ਵਾਸਤੇ ਐਸੇ ਧਰਮ ਇਸਤੇਮਾਲ ਹੁੰਦੇ ਨੇ ਲੋਕਾਂ ਦੇ ਲੋਭ ਦੀ ਪੂਰਤੀ ਵਾਸਤੇ ਮੋਹ ਦੀ ਪੂਰਤੀ ਵਾਸਤੇ ਦੁਨੀਆ ਵੀ ਵਡਿਆਈ ਦੀ ਪੂਰਤੀ ਵਾਸਤੇ ਜ਼ਿਆਦਾ ਤੇ ਜ਼ਿਆਦਾ ਜੇ ਰੋਹ ਪਰ ਮੋਹ ਨਹੀਂ ਹੋਣਾ ਦੁਨੀਆ ਦੀ ਵਡਿਆਈ ਹੋਊ ਜਿਹੜੇ ਸੰਤ ਨੇ ਦੁਨੀਆ ਦੀ ਵਡਿਆਈ ਫਸਦੇ ਨੇ ਜਾ ਕੇ ਜਿਹੜੀ ਸੁਸਾਇਟੀਆਂ ਬਣਾਈ ਫਿਰਦੇ ਦੁਨੀਆ ਦੀ ਵਡਿਆਈ ਫਸਦੇ ਨੇ ਜਾ ਕੇ ਸਾਨੂੰ ਲੋਕ ਕਹਿੰਦੇ ਵੀ ਬਹੁਤ ਕੋਈ ਧਰਮ ਕਰਦੇ ਆ ਉਹ ਐਸੀ ਗੱਲ ਗਿਆਨ ਨਹੀਂ ਹਾਸਲ ਕਰਦੇ ਹੋ ਹੋਰ ਪਰਪੰਚ ਬਣਾਉਂਦੇ ਨੇ ਪਰਪੰਚਾਂ ਨਾਲ ਚਾਹੁੰਦੇ ਨੇ ਉਹ ਕੋਈ ਕਿਸੇ ਡਿਸਪੈਂਸਰੀ ਖੋਲ ਲਈ ਕਿਸੇ ਨੇ ਕੁਝ ਕਰ ਲਿਆ ਕਿਸੇ ਨੇ ਕੁਝ ਕਰ ਲਿਆ ਕੋਈ ਸਗਲ ਲੋਕ ਕੋਫ ਨਾਮ ਹੋਰ ਦਾ ਕੋਈ ਹੋਰੇ ਬਣਾਈ ਬੈਠੇ ਨੇ ਇਹ ਸਭ ਪਰਪੱਚੀ ਹੋਰ ਥੋੜੇ ਗਿਆਨ ਵਾਲੇ ਨੇ ਧਰਮ ਕੋ ਬੰਦਾ ਨਹੀਂ ਹਣੇ ਬੇਸਿਕਲੀ ਧਰਮ ਉਹਨਾਂ ਨੂੰ ਗਿਆਨ ਨਹੀਂ ਧਰਮ ਹੁੰਦਾ ਸੀ ਕਮਲ ਕਮ ਸਾਡੇ ਵਾਲੇ ਧਰਮ ਦਾ ਗਿਆਨ ਖੇਦੀ ਇਹ ਤਾਂ ਐਡਾ ਸੌਖਾ ਹੀ ਸੁਭਚ ਆ ਜਵੇ ਜਿੱਦਾਂ ਉਹ ਸੁਭਚ ਆ ਗਿਆ ਸਭ ਕੁਝ ਛੱਡ ਦਿੰਦੇ ਜਿੱਦਣ ਇਹ ਸਮਝ ਆ ਗਿਆ ਸਭ ਕੁਝ ਛੱਡ ਦਿੰਦੇ ਉਹ ਤਾਂ ਗਾਹ ਨਹੀਂ ਤੁਰਨ ਦਾ ਉਹ ਤਾਂ ਉੱਥੇ ਉਹ ਤਾਂ ਉੱਥੇ ਖੜੇ ਨੇ ਸਭਾ ਲੋਕਾਂ ਨੂੰ ਜਾ ਕੇ ਗਾਹਾਂ ਤੁਰ ਨਹੀਂ ਦਿੰਦੇ ਹਾਂਜੀ ਰਹਾਉ ਸੋ ਮੁਨੀ ਮਨ ਕੀ ਦੁਬਦਾ ਖਾਏ ਬਿਨ ਦੁਬਾਰੇ ਤਰ੍ਹਾਂ ਲੋਕ ਸਮਾਏ ਬੁੱਢੀ ਕੌਣ ਬੁੱਢੀ ਸੀ ਉਹ ਤੋਂ ਰਿਸ਼ੀ ਮੁਨੀ ਸੀ ਹੁਣ ਵੀ ਲੋਕ ਕਰਦੇ ਨੇ ਪਰ ਸਾਰੇ ਬਰਫ ਚਲਾਏ ਪਏ ਨੇ ਬੁੱਢੀ ਗੁਰਬਾਣੀ ਦੇ ਕਿਸੇ ਮੁਨੀ ਨੂੰ ਨਹੀਂ ਬੁੱਧਿਆ ਸੋ ਮੁਨੀ ਕੋਈ ਵਰਮ ਗਿਆਨੀ ਹੈ ਬਿਲਕੁਲ ਨਹੀਂ ਹੈ ਵਿਦਵਾਨ ਸੀ ਗੁਰੂ ਬਹਿਸ ਸੋਨੀ ਅਸਲ ਜੋ ਆ ਜਿਹੜਾ ਬੁੱਧੀ ਦੁਬਦਾ ਹੋਏ ਜੋ ਜੋਗੀ ਹੋ ਆ ਜਿਹੜਾ ਕਾਮਨਾ ਰਹੇ ਹੀ ਨਾ ਨਾਮ ਦੇ ਬਿਨਾਂ ਕੋਈ ਭੁੱਖੇ ਨਾ ਰਹੇ ਬਲਕਿ ਨਾਮ ਨਾਲ ਜੁੜਿਆ ਹੋਇਆ ਹੋਵੇ ਜਿਹੜਾ ਜੁੜ ਜਵੇ ਜਾ ਕੇ ਜੁੜਨਾ ਦਾ ਨਾਮ ਨਾਲ ਹੈ ਸਾਜ ਸ਼ਬਦ ਨਾਲ ਜੁੜਨਾ ਸਾਜ ਸ਼ਬਦ ਨੂੰ ਮੁਕਤ ਨੂੰ ਕੋਏ ਜੋਗੀ ਹੋਇਆ ਜਿਹੜਾ ਜੁੜ ਜਵੇ ਨਾਮ ਨਾਲ ਜਾ ਕੇ ਹੁਕਮ ਨਾਲ ਜੁੜ ਜਵੇ ਜਿਹੜਾ ਹੁਕਮ ਦੇ ਵਿੱਚ ਸਮਾਜ ਵਿੱਚ ਜਿਹੜਾ ਉਹ ਜੋਗੀ ਹੈ ਪਾਣੀ ਦੇ ਵਿੱਚ ਚੱਲੇ ਜਿਹੜਾ ਉਹ ਜੋਗੀ ਹੈ ਬੁਰੀ ਬੁਰੀ ਉਹ ਤਾਂ ਥੱਲੇ ਹੈ ਜੋਗੀ ਤੋਂ ਕਦੋਂ ਕਦੋਂ ਦੁਬਲਾ ਦਾ ਖਾਲ ਵੇ ਲੋ ਦੁਬਲਾ ਤਾਂ ਬੈਠ ਲਵੇ ਬਾਇਆ ਦੀ ਭੁੱਖ ਨਾਲ ਹੋਵੇ ਉਹ ਸੋਬਰੀ ਜੋ ਬਣ ਕੇ ਸੋ ਮੁਨੀ ਮਨ ਕੀ ਦੁਬਲਾ ਖਾਏ ਮਨ ਕੀ ਦੁਬਲਾ ਖਾਏ ਜੇ ਮਨ ਕੀ ਦੁਬਲਾ ਖਾਂਦਾ ਹੀ ਨਹੀਂ ਪੂਰੀ ਗੱਲ ਬਿਨ ਦੁਆਰਾ ਤਰੇ ਲੋਕ ਸਮਾਏ ਬਿਨ ਦੁਆਰਾ ਤਰੇ ਲੋਕ ਸਮਾਏ ਦੁਆਰਾ ਨਹੀਂ ਹੈਗਾ ਉੱਥੇ ਤਰੇ ਲੋਕ ਸਮੂਲਦਾ ਕੁਝ ਤਿੰਨਾਂ ਲੋਕਾਂ ਜੇ ਸਮਾ ਜਾਂਦਾ ਸਮਾਇਆ ਰਹਿੰਦਾ ਸਿਰਫ ਉਹ ਫੇਰ ਵੀ ਤਿੰਨਾਂ ਲੋਕਾਂ ਜਿਹੜਾ ਜੋ ਦਸ ਹਜ਼ਾਰ ਨਹੀਂ ਗਿਆ ਬਿਨ ਦੁਆਰੇ ਦਵਾਰ ਦਸ ਦਵਾਰ ਆ ਜਾਵੇ ਗਿਆ ਉਹ ਤਿੰਨਾਂ ਲੋਕਾਂ ਆ ਜਾਵੇ ਉਹ ਜੇ ਦੁਬਦਾ ਖਾ ਲਵੇ ਜਦੋਂ ਜੇ ਨਾਮਦਾਰੀ ਗਿਆਨ ਹੋਇਆ ਉਹਨਾਂ ਜਦ ਤਿੰਨਾਂ ਲੋਕਲ ਹੈ ਜਬਲ ਵੱਲ ਨਹੀਂ ਛੁੱਟਿਆ ਦਸ ਦਵਾਰ ਤੋਂ ਸਖਣਾ ਤਿੰਨਾਂ ਲੋਕਾਂ ਨੂੰ ਹੋਇਆ ਹੋਇਆ ਅੰਦਾ ਖੋਜਦਾ ਉਹ ਸੋਨਾਰ ਬੁਰਜਾ ਨੰਬਰ ਤਾਂ ਖੋਜਦੇ ਖੋਜਦੇ ਐਸੀ ਅਵਸਥਾ ਦਾ ਗੁਰੂ ਗੁਰਦਾਸ ਦੀ ਗੁਰੂ ਅੰਗਦ ਦੇਵ ਦੀ ਸੀ ਬੰਦੀ ਤੋਂ ਤਾਂ ਖਾਦੀ ਹੋਈ ਸੀ ਦੁਆਰੇ ਤੇ ਲੋਕ ਸਾਡੇ ਦੁਆਰਾ ਦਾ ਗਾਂ ਗੁਰੂ ਘਰ ਚੋਂ ਮਿਲਿਆ ਨਾ ਗੁਰੂ ਦੁਆਰੇ ਲਾਇ ਭਾਵਰੀ ਕਰਾਂ ਦਸਵਾਂ ਦੁਆਰਾ ਦਿਖਾਇਆ ਅਸੀਂ ਤਾਂ ਕਿਹਾ ਨਾ ਦਸਵਾਂ ਦਾ ਤਾਂ ਉੱਥੇ ਜਾ ਕੇ ਦੇਖਿਆ ਪਹਿਲਾਂ ਬਿਨਾਂ ਦੁਆਰੇ ਹੀ ਫਿਰਦੇ ਤੇ ਪਤਾ ਹੀ ਨਹੀਂ ਸੀ ਦਿਮਾਗ ਨੂੰ ਦੁਆਰਾ ਸਮਝ ਆ ਦੁਆਰ ਤਿਰਕੁੜੀ ਤੇ ਲੋਕ ਨੇ ਇੱਥੇ ਤਿਰਕੁੜੀ 'ਚ ਜਿਹੜੇ ਤਿਰਕੁੜੀ ਰਹਿੰਦੇ ਨੇ ਰਹੂਗਾ ਤਿਰਕੁੜੀ 'ਚ ਹੋਊਗੀ ਜੋ ਤਿੰਨਾਂ ਲੋਕਾਂ 'ਚ ਸਮਾਇਆ ਰਹੂਗਾ ਦਸਮ ਦੁਆਰ ਦੀ ਜੋ ਨੂੰ ਗਿਆਨ ਨਹੀਂ ਹੈ ਬਿਨ ਦੁਆਰੇ ਤਰੇ ਲੋਕ ਸਮਾਏ ਜਿਹੜਾ ਤਿਰਕੁੜੀ ਰਹੂ ਤੇ ਨਾ ਲੋਕਾਂ ਨੂੰ ਸਮਾਇਆ ਰਹੂਗਾ ਆਹੀ ਬਾਹਰ ਆਕਾਸ਼ਵਾਣੀ ਸੁਣਦੇ ਨੇ ਅਜਾ ਸਮਝੋ ਨੇ ਸਲਾਹ ਕੀਤੀ ਹੈ ਅਜੋ ਦੀ ਸਲਾਹ ਬੜੀ ਹੈ ਬਈ ਮੈਂ ਛੱਡਣ ਸੰਸਾਰ ਇਹਦੇ ਸੰਸਾਰ ਦੀਆਂ ਇੱਛਾਵਾਂ ਛੱਡੀਆਂ ਨੇ ਸੰਸਾਰ ਛੱਡਣ ਦੀ ਇਹ ਸਲਾਹ ਕਰਦਾ ਵੀ ਛੱਡਾਂ ਕਰਾਂ ਛੱਡਾਂ ਸੰਸਾਰ ਦੀ ਵਡਿਆਈ ਨਹੀਂ ਛੱਡ ਹੁੰਦੀ ਚੇਲੇ ਜਾਣਨੇ ਤੋਂ ਛੱਡ ਹੁੰਦੇ ਸੰਸਾਰ ਦੇ ਜਿਹੜੇ ਰਾਜੇ ਚੇਲੇ ਨੇ ਉਹਨਾਂ ਦੀ ਬਦਲ ਕਰਦੇ ਨੇ ਰਿਸ਼ੀ ਮੁਨੀ ਤਾਂ ਸੰਸਾਰ ਛੱਡ ਹੁੰਦਾ ਫਿਰ ਜੇ ਤਾਂ 10000 ਦੇਖਣਾ ਹੋਵੇ ਵੀ ਤਿਰਕੁੜੀ ਛੱਡੇ ਤਾਂ ਦਾ ਸੰਸਾਰ ਖੁੱਲੇ ਜਾ ਕੇ ਤਿਰਕੁੜੀ ਛੁੱਟੇ ਤਾਂ ਲੋਕ ਛੁੱਟ ਗਏ ਸੰਸਾਰ ਛੁੱਟ ਗਿਆ ਸੰਸਾਰ ਕਾ ਛੁੱਟੂਗਾ ਜਾਂ ਸੱਚ ਦਾ ਗਿਆਨ ਮਿਲ ਜਵੇ ਨਾਮ ਨਾਲ ਨਾਮ ਤਾਂ ਬਾਅਦ ਦੀ ਗੱਲ ਹੈ ਸੱਚ ਦਾ ਗਿਆਨ ਮਿਲ ਜਵੇ ਰਿਸ਼ਾ ਮੁਨੀਆਂ ਕੋਲ ਤਾਂ ਸੱਚ ਦਾ ਗਿਆਨ ਵੀ ਹੈ ਨਹੀਂ ਸੱਚ ਦਾ ਗਿਆਨ ਮਿਲ ਜਵੇ ਜਦ ਤੇਰੇ ਲੋਕ ਛੁੱਟ ਜਾਂਦੇ ਨੇ ਉਹ ਇੱਕ ਵੀਰ ਗਹਿਰਾ ਛੂਟ ਗਈ ਸੰਸਾਰੀ ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ ਮਨ ਕਾ ਸੁਭਾਅ ਸਭ ਕੋਈ ਕਰਾ ਸਾਰੇ ਲੋਕ ਨੇ ਆਪਣੇ ਬੁੱਲ ਦੇ ਪਿੱਛੇ ਚੱਲਦੇ ਨੇ ਜਿਹੜਾ ਜਿਹੜਾ ਕਹਿੰਦਾ ਸੁਭਾਅ ਹੈ ਮਨ ਪ੍ਰਧਾਨ ਹੈ ਜਿਹੜਾ ਉਹਦਾ ਸੁਭਾਅ ਹੈ ਉਹ ਬਤ ਰਹੇ ਨੇ ਸਾਰੇ ਕਰਦੇ ਨੇ ਮਨ ਤੇ ਕਾਬੂ ਪਾਉਂਦੇ ਨੇ ਗੁਰਮੁਖ ਮਨ ਖਰਾਬ ਚੱਲਣਾ ਜਿਹੜਾ ਉਹ ਕੰਮ ਹੈ ਭਗਤਾਂ ਦਾ ਧਾਰਮਿਕ ਆਦਮੀਆਂ ਦਾ ਕੰਮ ਹੈ ਸੁਭਾਅ ਦੇ ਪਿੱਛੇ ਚੱਲਣਾ ਦੁਨਿਆਵੀ ਕੰਮ ਹੈ ਸੰਸਾਰੀ ਆਦਮੀ ਸਾਰੇ ਆਪਣੇ ਬੰਦੇ ਸੁਭਾਅ ਪਿੱਛੇ ਚੱਲਦੇ ਨੇ ਆਪਣੇ ਬੰਦੇ ਗੁਲਾਮ ਨੇ ਬੰਦੇ ਸੁਭਾਅ ਦੇ ਗੁਲਾਮ ਨੇ ਮਨ ਕਾ ਸੁਭਾਅ ਸਭ ਕੋਈ ਕਰੇ ਸਾਰੇ ਕਰਦੇ ਨੇ ਉਹਨਾਂ ਦੀ ਅਕਲ ਹੈ ਜਿਹੜੀ ਬੰਦੇ ਸੁਭਾਅ ਦੀ ਗੁਲਾਮ ਇਸੇ ਕਰਕੇ ਇਹਨੂੰ ਜਿਹੜੀ ਮਨਮੁਖੀ ਲਫ਼ਜ਼ ਹੈ ਮਨਮੁਖੀ ਲਫ਼ਜ਼ ਅਕਲ ਨੂੰ ਕਿਹਾ ਹੈ ਬੰਦੇ ਸੁਭਾਅ ਦੇ ਪਿੱਛੇ ਚੱਲਣ ਵਾਲੀ ਅਕਲ ਹੈ ਉਹ ਮਨਮੁਖੀ ਹੈ ਬੰਦੀ ਗੁਲਾਬ ਹੈ ਕਰਤਾ ਹੋਏ ਸੋ ਅਣਪੈਰ ਹੈ ਕਰਤਾ ਹੋਏ ਤਾਂ ਅਣਪੈਰ ਹੈ ਜੇ ਕਰਤਾ ਹੋਏ ਜੇ ਉਤੇ ਮਨ ਨਾ ਹੋਵੇ ਦੇਖੋ ਕੋਈ ਕਰਤਾ ਹੈ ਮਨ ਮਨ ਨੂੰ ਕਰਨ ਵਾਲਾ ਮਨ ਨੂੰ ਬਣਾਉਣ ਵਾਲਾ ਜੀ ਜੋ ਮਨ ਪੈਦਾ ਹੋਇਆ ਉਹ ਕਰਤਾ ਹੈ ਇੱਥੇ ਪਰ ਜੇ ਉੱਥੇ ਪ੍ਰਧਾਨ ਕਰਤਾ ਹੋਵੇ ਜੇ ਗੁਰਮੁਖੀ ਹੋਵੇ ਜੇ ਗੁਰ ਕੇ ਬਾਣੀ ਚੱਲਦਾ ਹੋਵੇ ਸੋਣ ਰਹਾ ਹੈ ਮਨ ਪਿਛੇ ਹਟ ਜਵੇ ਫਿਰ ਅਨਪੜ ਹੈ ਫਿਰ ਪੈ ਮੁਕਤ ਰਹਿੰਦਾ ਫਿਰ ਉਹਨੂੰ ਕੋਈ ਚਿੰਤਾ ਨਹੀਂ ਜੋ ਹੁੰਦਾ ਹੋਊ ਜੋ ਪਰਮੇਸ਼ਰ ਦੇ ਭਾਣੇ 'ਚ ਫੇਰੇ ਰਹਿ ਸਕਦਾ ਕਰਤਾ ਪ੍ਰਧਾਨ ਨੇ ਜਿੱਥੇ ਜਿਹੜੇ ਹਿਰਦੇ ਚ ਗੁਰ ਕੇ ਬਾਣੀ ਚੱਲਦੀ ਹੈ ਜਿਹੜੀ ਬਤ ਬੁੱਧ ਉੱਥੇ ਹੀ ਭੈ ਮੁਕਤ ਰਹਿ ਜਾ ਸਕਦਾ ਉਹੀ ਭੈ ਮੁਕਤ ਹੁੰਦੀ ਹੈ ਵਰਨਾ ਭੈ ਚ ਰਹਿੰਦੇ ਆਪਣੀਆਂ ਮਰਜ਼ੀ ਅਸੀਂ ਕਰਦੇ ਹਾਂ ਤੇ ਸ਼ੰਕਾ ਹੀ ਰਹਿੰਦੀ ਹੈ ਵੀ ਕਿਤੇ ਕੰਮ ਖਰਾਬ ਨਾ ਹੋ ਜਾਵੇ ਸ਼ੰਕਾ ਤਾਂ ਰਹਿਣੀ ਹੈ ਕਿ ਕਿਤੇ ਵਿਗੜ ਬਣਾ ਜਾਵੇ ਸਟੈਪ ਤਾਂ ਲੈ ਲਿਆ ਉਲਟਾ ਬਣਾ ਹੋ ਜਾਵੇ ਫਲ ਕਾਰਨ ਫੁੱਲੀ ਬਣ ਰਾਏ ਫਲ ਲੱਗਾ ਤਬ ਫੂਲ ਬੁਲਾਏ ਜਿਵੇਂ ਬਨਸਪਤੀ ਨੂੰ ਫੁੱਲ ਲੱਗਦੇ ਨੇ ਸਾਰੇ ਦਰਖਤ ਆਲੂ ਛੋਟੇ ਬਹੁਤ ਛੋਟੇ ਵੀ ਪੌਦੇ ਕਾਫੂਸ ਨੂੰ ਵੀ ਫੁੱਲ ਲੱਗਦੇ ਨੇ ਕਾਫੂਸ ਵਰਗੇ ਜਿਹੜੇ ਪੌਦੇ ਨੇ ਫੁੱਲ ਉਹਨਾਂ ਨੂੰ ਵੀ ਲੱਗਦਾ ਵੱਡੇ ਦਰਖਤਾਂ ਨੂੰ ਵੀ ਲੱਗਦਾ ਬਨਸਪਤੀ ਸਾਰੇ ਨੂੰ ਫੁੱਲ ਲੱਗਦਾ ਬਨ ਰਾਏ ਕਹਿੰਦੇ ਬਨਸਪਤੀ ਕਿਉਂ ਲੱਗਦਾ ਫੁੱਲ ਕਿ ਫਲ ਲੱਗਣਾ ਹੁੰਦਾ ਜੇ ਫੁੱਲ ਲੱਗੂ ਤਾਂ ਫਲ ਵੀ ਲੱਗੂ ਫਲ ਕਾਰਨ ਫੁੱਲ ਨਹੀਂ ਬਣਦਾ ਫਲ ਲੱਗਾ ਤਾਂ ਫੁੱਲ ਬਲਾਏ ਫਲ ਲੱਗਾ ਤਬ ਤਬ ਐ ਤਬ ਤੇ ਜੇ ਕੋ ਬੁਲਾਵੋ ਤਾਂ ਦਰ ਵੱਡੀ ਫਲ ਲੱਗਾ ਤਬ ਫਲ ਤਾਂ ਲੱਗਦਾ ਫਲ ਜੇ ਫੁੱਲ ਝੜ ਜਵੇ ਇਹ ਨਹੀਂ ਹੈਗਾ ਕਿ ਫਲ ਪਹਿਲਾਂ ਮਤਲਬ ਹੈ ਜਦ ਜਦ ਫਲ ਲੱਗਦਾ ਤਾਂ ਫੁੱਲ ਝੜ ਜਾਂਦਾ ਫਲ ਲੱਗਾ ਤਦ ਫੁੱਲ ਬੁਲਾਏ ਫੂਲ ਜੇ ਫੁੱਲ ਝੜ ਜਾ ਮੰਨ ਲਵੇ ਜਿਹੜਾ ਮੈਂ ਕਰਮ ਕਾਂਡ ਕਰਦਾ ਨਿਤਨੇ ਕਰਦਾ ਫਜ਼ੂਲ ਹੈ ਇਹ ਸਮਝੋ ਨੂੰ ਫਲ ਮਿਲ ਗਿਆ ਫਿਰ ਫਲ ਲੱਗਿਆ ਜਿੱਦਣ ਸਿੱਖਾਂ ਨੂੰ ਪਤਾ ਲੱਗ ਜੂਗਾ ਕਿ ਜਿਹੜਾ ਨਿਤਨੇਮ ਇਹਦੇ ਵਿੱਚ ਕੁਝ ਨਹੀਂ ਬਣਨ ਵਾਲਾ ਸਮਝ ਲਓ ਗੁਰਮਤਿ ਦਾ ਗਿਆਨ ਪਦਾਰਥ ਮਿਲ ਗਿਆ ਉਹਨਾਂ ਨੂੰ ਫਲ ਕੀ ਹੈ ਫਲ ਗਿਆਨ ਜਿੱਦਣ ਗਿਆਨ ਹੋਣਾ ਇਹਨਾਂ ਨੂੰ ਗਿਆਨ ਮਿਲਣਾ ਉਦੋਂ ਇਹਨਾਂ ਨੂੰ ਫਜ਼ੂਲ ਲੱਗਣਾ ਵੀ ਇਹ ਫਜ਼ੂਲ ਹੈ ਸਾਰੀ ਜ਼ਿੰਦਗੀ ਕਰੀਗਾ ਫਿਰ ਕੀ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਵੈਰੂ ਇਹਨੂੰ ਕੀਤਾ ਮਿਲਿਆ ਕੀ ਕੁਝ ਨਹੀਂ ਸਾਰੀ ਜ਼ਿੰਦਗੀ ਆਰਤੀ ਕਰਦੇ ਆ ਗੁਰਦਾਰਿਆਂ 'ਚ ਕੀ ਕੁਝ ਹੁੰਦਾ ਮਿਲਿਆ ਕੀ ਕਿਸੇ ਨੂੰ ਕੁਝ ਵੀ ਨਹੀਂ ਕਿਉਂ ਨਹੀਂ ਮਿਲਿਆ ਫਿਰ ਉਹ ਗੁਰਬਾਣੀ ਖੋਜੂਗਾ ਗੁਰੂ ਤੋਂ ਪੁੱਛੂ ਕਿਉਂ ਨਹੀਂ ਮਿਲਿਆ ਫਿਰ ਇਹ ਜੋ ਪਤਾ ਲੱਗ ਜੂਗਾ ਵੀ ਤਾਂ ਨਹੀਂ ਮਿਲਿਆ ਭਾਈ ਤੂੰ ਤਾਂ ਉਲਟਾ ਕੰਮ ਕਰ ਰਿਹਾ ਐਕਚੁਅਲੀ ਉਲਟਾ ਕੰਮ ਕਰ ਰਿਹਾ ਗੁਰਮਤਿ ਖਿਲਾਫ ਕਰ ਰਿਹਾ ਜੋ ਕੁਝ ਕਰ ਰਿਹਾ ਸੀ ਇਹ ਕੁਝ ਤਾਂ ਮੰਦਰਾਂ 'ਚ ਪਹਿਲਾਂ ਹੀ ਹੁੰਦਾ ਸੀ ਇਹ ਕੁਝ ਤਾਂ ਪਹਿਲਾਂ ਹੋ ਹੀ ਰਿਹਾ ਸੀ ਜੋ ਅਸੀਂ ਕਰ ਰਹੇ ਹਾਂ ਤਾਂ ਪਹਿਲਾਂ ਵੀ ਹੋ ਰਿਹਾ ਸੀ ਇਹ ਤਾਂ ਛੱਡਣ ਨੂੰ ਕਿਹਾ ਸੀ ਜਿਹੜਾ ਅਸੀਂ ਕਰ ਰਹੇ ਹਾਂ ਇਹਦੀ ਕੁਝ ਕਰ ਲੋ ਇਹ ਤਾਂ ਪੜਾਈ ਆ ਬਕਾਇਦਾ ਪੜਾਈ ਸਮਝਣੀ ਵਾਲੀ ਗੱਲ ਹੁੰਦੀ ਹੈ ਸਮਝਣਾ ਸੀ ਸਮਝ ਗਏ ਉਹ ਬੰਦ ਉਹ ਬੰਦੂ ਨੂੰ ਬੁਲਾਉਣਾ ਸੀ ਬੰਦ ਤੇ ਲਾਗੂ ਦੇਖੋ ਕਾਲਜ ਦੇ ਡਾਕਟਰ ਬਣਦੇ ਨੇ ਬੜ ਬੜ ਨਿਕਲ ਰਹੇ ਨੇ ਡਾਕਟਰ ਕਾਲਜ ਨਹੀਂ ਇੰਜੀਨੀਅਰ ਬਣ ਬਣ ਨਿਕਲ ਰਹੇ ਨੇ ਸਾਡੇ ਕੋਲ ਪੜਾਈ ਆ ਕੋਈ ਗਿਆਨੀ ਬਣ ਕੇ ਨਹੀਂ ਨਿਕਲ ਰਿਹਾ ਕਿਉਂਕਿ ਉਸ ਕੰਮ ਵਾਸਤੇ ਅਸੀਂ ਕਰ ਨਹੀਂ ਰਹੇ ਪੜਾਈ ਕਾਲਜ ਜਾਂਦੇ ਡਾਕਟਰ ਬਣਨ ਵਾਸਤੇ ਜਾਂਦੇ ਨੇ ਵਕੀਲ ਬਣਨ ਵਾਸਤੇ ਜਾਂਦੇ ਨੇ ਇੱਥੇ ਕੀ ਕਰਨ ਵਾਸਤੇ ਜਾਂਦੇ ਗੁਰਦੁਆਰੇ ਟਾਰਗੇਟ ਹੈ ਜੀ ਜੋ ਟਾਰਗੇਟ ਹੈ ਟਾਰਗੇਟ ਕੀ ਕਰਨਾ ਟਾਰਗੇਟ ਲੋਕ ਟਾਰਗੇਟ ਹੈ ਨਹੀਂ ਕਿਸੇ ਦਾ ਜੋ ਜਿਸ ਕਾਰਨ ਧਰਮ ਬਣਾਇਆ ਸੀ ਉਹਦਾ ਟਾਰਗੇਟ ਹੈ ਨਹੀਂ ਸਾਡਾ ਤੋ ਤਾਂ ਨਿਕਲਣਾ ਕੀ ਹੈ ਫਿਰ ਉਹ ਫੁੱਲੇ ਰਹਿ ਜੂਗਾ ਜਿਹੜਾ ਹੈ ਨਾ ਕਿਰਿਆ ਕਰਵੇ ਜੇ ਫੁੱਲੇ ਫੁੱਲ ਰਹਿਦਾ ਫਲ ਨਹੀਂ ਲੱਗਦਾ ਉਹਨੂੰ ਇਹ ਜਿੰਨੇ ਕਰਮ ਅਭਿਆਸ ਨੇ ਨਾ ਅੱਗੇ ਅੱਗੇ ਦੀ ਭਗਤੀ ਹੈ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਵਾਸਤੇ ਕਰਮ ਅਭਿਆਸ ਕਰੀਦੇ ਨੇ ਵੀ ਗਿਆਨ ਮਿਲ ਜਵੇ ਗਿਆਨ ਪਿਆ ਕਰਮ ਕਰਮ ਰੋਸ ਇਹ ਸਭ ਕਰਮ ਕਾਰਨ ਛੁੱਟ ਜਾਂਦੇ ਨੇ ਜਾਂ ਗਿਆਨ ਹੋ ਜਾਂਦਾ ਹੈ ਕੋਈ ਬਦਲ ਨਹੀਂ ਰਹਿ ਜਾਂਦਾ ਦਿੱਤੇ ਦਾ ਕੋਈ ਬਦਲ ਨਹੀਂ ਰਹਿ ਜਾਂਦਾ ਸ਼ਬਦ ਵਿਚਾਰ ਦੀ ਗੱਲ ਹੈ ਰੋਜ਼ 24 ਘੰਟੇ ਸਾਹ ਸਾਹ ਸਿਮਰੋ ਗੋਬਿੰਦ ਉਹ ਹੈ ਗੱਲ ਗਿਆਨ ਪਿਆ ਤਾਂ ਕਰਮੇ ਰਾਸ ਗਿਆਨ ਪਿਆ ਤਾਂ ਕਰਮੇ ਰਾਸ ਇਹ ਤਾਂ ਕਰਮ ਕਾਟ ਦੇ ਛੱਡ ਜਾਂਦੇ ਉਹ ਕਬੀਰ ਵੀ ਕਹਿੰਦਾ ਹੱਥ ਪੈਰ ਕਰ ਕੁਬ ਸਭ ਚੀਜ਼ ਨੂੰ ਜੁੜ ਇਹ ਕਰਮ ਕਾਂਡ ਨੇ ਜਿਹੜਾ ਅਸੀਂ ਸ਼ੁਰੂ ਕਰ ਲਏ ਤਾਂ ਕਰਮ ਕਾਂਡ ਰਿਜ਼ਲਟ ਕੀ ਹੈ ਕੁਝ ਨਹੀਂ ਰਿਜ਼ਲਟ ਕੁਝ ਵੀ ਨਹੀਂ ਐਸੇ ਕਰਕੇ ਹੈ ਜਿੰਨੇ ਲੋਕ ਸਾਡੇ ਚ ਪ੍ਰਸਿੱਧੀ ਜਿਹਨਾਂ ਨੂੰ ਹੈ ਜਿਹਨਾਂ ਨੇ ਅਸੀਂ ਮੰਨਦੇ ਹਾਂ ਉਹ ਸਾਰੇ ਕਰਮ ਕਾਂਡੀ ਨੇ ਆਪੇ ਕੋੜ ਕੀ ਇਹਨਾਂ ਦੇ ਕੁਝ ਨਹੀਂ ਕੀ ਦਿੱਤਾ ਪਾਉਣ ਨੂੰ ਜੋ ਹੁੰਦਾ ਕੋੜ ਉਹਨਾਂ ਦੇ ਤਾਂ ਹੀ ਦਿੰਦੇ ਗਿਆਨ ਹੁੰਦਾ ਸਮਝ ਆਉਂਦੀ ਤਾਂ ਹੀ ਦਿੰਦੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਗੁਰਬਾਣੀ ਨੂੰ ਖੋਜਣ ਜਾਂ ਬਿਨਾਂ ਖੋਜੇ ਉਹਨਾਂ ਦੀ ਇੱਜ਼ਤ ਹੋਊਗੀ ਉਹਨਾਂ ਨੇ ਲੈਣਾ ਕੀ ਸੀ ਖੋਜ ਕੇ ਫਿਰ ਜੇ ਲੋਕਾਂ ਨੂੰ ਕਹਿੰਦੇ ਨੇ ਕੁਛ ਇਹ ਵੀ ਗੱਲ ਹੈ ਵੀ ਤੁਸੀਂ ਭਾਈ ਆ ਕਰੋ ਫਿਰ ਉਹਨਾਂ ਦੁੱਧ ਪਾਣੀ ਬੰਦ ਹੋ ਜਾਂਦਾ ਬਾਣੀ ਦਾ ਪ੍ਰਚਾਰ ਤਾਂ ਉਹ ਕਰੂਗਾ ਜਿਹਨੇ ਸਾਰਿਆਂ ਜਿਹਨੇ ਆਪਣ ਤੋਂ ਸਾਰਿਆਂ ਨੂੰ ਖਿਲਾਫ ਕਰਨਾ ਜਿਹਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਉਹ ਤਾਂ ਉਹਨਾਂ ਦੇ ਘਰ ਦੇ ਵੀ ਖਿਲਾਫ ਹੋ ਗਏ ਪਿੱਛੇ ਗੁਰਦਾਰ ਨੂੰ ਦੇਖ ਲਓ ਦੁਨੀਆ ਕਹਿੰਦੀ ਹੈ ਬੋਰਾ ਇਹ ਉਹ ਮਤਾ ਕਬੀਰ ਨੂੰ ਕਹਿੰਦੇ ਨੇ ਬੋਰਾ ਇਹ ਉਹ ਮਤਾ ਜਿਹਨੂੰ ਪਬਲਿਕ ਬੋਰਾ ਕਹੂਗੀ ਹੁਣ ਅਸੀਂ ਕਹਿੰਦੇ ਜਥੇਦਾਰ ਫਲਾਣਾ ਤਾਂ ਹੈ ਨਾ ਉਹ ਪ੍ਰਚਾਰ ਜੋ ਛੱਡਤਾ ਦੁਨੀਆ ਜੇ ਤਾਂ ਕਰੂਗੀ ਦੁਨੀਆ ਦੇ ਮਤਲਬ ਦਾ ਪ੍ਰਚਾਰ ਕਰੂਗੀ ਸੰਗਤ ਜੇ ਤਾਂ ਕਰੂ ਸੰਗਤ ਦੇ ਮਤਲਬ ਦਾ ਪ੍ਰਚਾਰ ਕਰੂਗੀ ਅੱਜ ਅਸੀਂ ਧਰਮ ਨੂੰ ਤੋੜ ਕੇ ਸੰਗਤ ਦੇ ਮਤਲਬ ਦਾ ਕਰਨਾ ਚਾਹੁੰਦੇ ਹਾਂ ਆ ਤਾਂ ਹੀ ਲੱਗੇ ਨੇ ਨਾ ਆ ਕੱਢ ਦੋ ਜੀ ਵਿੱਚੋਂ ਆ ਕੱਢ ਦੋ ਜੀ ਸੰਗਤ ਦੇ ਪਬਲਿਕ ਦੇ ਮਤਲਬ ਦਾ ਕੋਈ ਧਰਮ ਨਹੀਂ ਹੁੰਦਾ ਪਬਲਿਕ ਨੇ ਜਿਹਨੇ ਮੰਨਣਾ ਮੰਨਣਾ ਨਹੀਂ ਮੰਨਣਾ ਨਾ ਬੰਦੇ ਧਰਮ ਧਰਮ ਹੁੰਦਾ ਉਹੀ ਰਹਿੰਦਾ ਹੁੰਦਾ ਜਿਹੜਾ ਬਣਨਾ ਬਣੋ ਨਹੀਂ ਨਹੀਂ ਬਣਨਾ ਬਣੋ ਕਿਸੇ ਨੂੰ ਕੋਈ ਖਾਸ ਗੱਲ ਆ ਵੀ ਤੂੰ ਜ਼ਰੂਰ ਮੰਨ ਛੱਡ ਜੋ ਕੋਈ ਜ਼ਰੂਰੀ ਹੈ ਛੱਡਿਆ ਤਾਂ ਹੋਇਆ ਹੀ ਹੈ ਜਿਹੜੇ ਰੌਲਾ ਪਾਉਂਦੇ ਨੇ ਸੀ ਸਿੱਖਾ ਸਾਡਾ ਗੁਰੂ ਹੈ ਬਕਵਾਸ ਕਰਦੇ ਨੇ ਕਿਹਦਾ ਗੁਰੂ ਹੈ ਕਿਹੜਾ ਸਿੱਖ ਇੱਕ ਦੱਸੇ ਜੀ ਜਿਹੜਾ ਸਿੱਖ ਜਿਹੜੇ ਜ਼ਿਆਦਾ ਕਹਿੰਦੇ ਮੇਰੇ ਗੁਰੂ ਦਾ ਜੀ ਸ੍ਰੀ ਉਹਨਾਂ ਦਾ ਗੁਰੂ ਹੈ ਕੌਣ ਗੁਰਬਾਣੀ ਨੂੰ ਗੁਰੂ ਮੰਨਦੇ ਕਰਦੇ ਨੇ ਉਹ ਉਹ ਤਾਂ ਮਹਾ ਝੂਠੇ ਨੇ ਸ਼ਰਾਰਤੀ ਆਦਮੀ ਨੇ ਇੱਕ ਅੱਖਰ ਦਾ ਬੁੱਧ ਨਹੀਂ ਕਹਿੰਦਾ ਸਾਡਾ ਗੁਰੂ ਹੈ ਕਿਤਲੇ ਪਾਸੇ ਗੁਰੂ ਹੈ ਦਿਖਾਉਣ ਸਾਬਤ ਕਰ ਵੀ ਗੁਰੂ ਹੈ ਸਾਡਾ ਤੁਸੀਂ ਇਹਨੂੰ ਗੁਰੂ ਬੋਲਦੇ ਉਹ ਮੰਨੋ ਨਾਲ ਦੇਣ ਦੇਣਾ ਰੌਲਾ ਪਾਈ ਜਾਂਦੇ ਜਿੱਦਾਂ ਮੰਨੋਗੇ ਉਦੋਂ ਬੋਲਤੀ ਬੰਦ ਹੋ ਜੂ ਪਹਿਲਾਂ ਹੀ ਬੋਲਤੀ ਪਹਿਲਾਂ ਹੀ ਬੰਦ ਹੋ ਜਾਂਦੀ ਹੈ ਬੋਲਣ ਵਾਲੇ ਦੀ ਉਹਦਾ ਫਿਰ ਦੋਹਾਂ ਨੂੰ ਤਾਂ ਜਦ ਬੋਲਣਾ ਪੈਂਦਾ ਜਦ ਸਿਰ ਤੋਂ ਪਾਣੀ ਉੱਚਾ ਹੋ ਜਾਂਦਾ ਦੂਏ ਤਾਂ ਜਦ ਬੋਲਦੇ ਨੇ ਜਦ ਸਿਰ ਤੋਂ ਪਾਣੀ ਉੱਚਾ ਹੋ ਜਾਂਦਾ ਹੈ ਤੇ ਚੁੱਪ ਕਰ ਰਹਿੰਦੇ ਨੇ ਕੋਈ ਚੱਲ ਜਾਏ ਜੇ ਹੈਗੇ ਬਦੀ ਜਾਣ ਦਾ ਆਪਾਂ ਨੂੰ ਕੀ ਹੈ ਇਹ ਕਿਹੜਾ ਕਹਾ ਸੌਖਾ ਸਾਰਿਆਂ ਨੂੰ ਮੰਨਣਾ ਇਹ ਕਿਹੜਾ ਕੋਈ ਸੌਖੀ ਗੱਲ ਹੈ ਵੀ ਸਾਰੇ ਮੰਨ ਲੈਣਗੇ ਐ ਜੇ ਹੁੰਦੇ ਟੁੱਟੇ ਭੱਜੇ ਜੇ ਕੱਚੇ ਪਿੱਲੇ ਕੱਚੇ ਪੱਲੇ ਤਾਂ ਹੀ ਕਹਿੰਦੇ ਨੇ ਸਭ ਕੱਚਾ ਪੱਲੇ ਇਹ ਕੱਚੇ ਪੱਲੇ ਹੀ ਨੇ ਸਾਰੇ ਉਹ ਕੱਚੇ ਪੱਲੇ ਹੀ ਆਪਣੇ ਆਪ ਨੂੰ ਦੱਸਣ ਲੱਗੇ ਵੀ ਅਸੀਂ ਉਹ ਹੋ ਰਹੀ ਨਹੀਂ ਕੋਈ ਜਿਨ੍ਹਾਂ ਨੂੰ ਕੱਚੇ ਪੱਲੇ ਕਹਿੰਦੇ ਤੇ ਉਹੀ ਬੋਲਣ ਲੱਗੇ ਵੀ ਅਸੀਂ ਉਹ ਅਸੀਂ ਆ ਬਾਕੀ ਦਾ ਕਿਉਂਕਿ ਬਾਕੀ ਬੋਲਦਾ ਨਹੀਂ ਸੀ ਕੋਈ ਬਾਕੀ ਚੁੱਪ ਤੇ ਕਿਰਤ ਕਾਰਨ ਦਦ ਮਥਾ ਸਿਆਣ ਸਿਆਣੇ ਬੰਦੇ ਉਹ ਦਰੇ ਜੇ ਕਿਉਂ ਚਾਹੀਦਾ ਹੋਵੇ ਤਾਂ ਦਹੀਂ ਰੜਕਦੇ ਨੇ ਛੱਪੜ ਦਾ ਪਾਣੀ ਨਹੀਂ ਰੜਕਦੇ ਦੰਦ ਹੈ ਦੁੱਧ ਨਹੀਂ ਹੈ ਦੰਦ ਉਹਨਾਂ ਦਹੀਂ ਹੁੰਦਾ ਕ੍ਰਿਤ ਕਾਰਨ ਦੰਦ ਮੱਥੇ ਸਿਆਣ ਜੇ ਤਤ ਗਿਆਨ ਚਾਹੀਦਾ ਤਾਂ ਤੁਹਾਨੂੰ ਦਹੀਂ ਵੀ ਚਾਹੀਦਾ ਜੇ ਤਤ ਗਿਆਨ ਚਾਹੀਦਾ ਤਾਂ ਗੁਰਬਾਣੀ ਨੂੰ ਵਿਚਾਰੋ ਇਤਿਹਾਸ ਵੀ ਵਿਚਾਰ ਸਕਦੇ ਇਤਿਹਾਸ ਤਾਂ ਹਿੰਦੂ ਵੀ ਵਿਚਾਰਦੇ ਸੀ ਇਤਿਹਾਸ ਹੈ ਰਮਾਇਣ ਹੋਈ ਮਹਾਭਾਰਤ ਹੋਈ ਸ਼ਾਸਤਰ ਹੋਏ ਉਹ ਇਤਿਹਾਸ ਹੈ ਔਰ ਕੀ ਹੈ ਅਜੇ ਉਹ ਇਤਿਹਾਸ ਮੇਰਾ ਕੌਮਾਂ ਜੀ ਰਹਿੰਦੀ ਕੌਮ ਥੋੜੀ ਹੋਊਗੀ ਕੌਮ ਕੀ ਹੁੰਦੀ ਹੈ ਗੁਰਬਾਣੀ ਦਾ ਕੌਮ ਲਫ਼ਜ਼ ਨਹੀਂ ਵੜ ਦਿੱਤਾ ਅਗਲੇ ਨੇ ਕੌਮ ਦਾ ਬੋੜੇ ਦੀ ਜੜ ਸਾਰੀਓ ਕੌਮ ਕੌਮ ਕਰਨ ਵਾਲੇ ਲੋਕ ਨੇ ਜਿਹੜੇ ਇਹ ਤਾਂ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਔਰ ਸਿੱਖੀ ਤੋਂ ਖਿਲਾਫ ਸਿੱਖੀ ਦੀ ਪੱਟੀ ਬੇਸੇਰਾ ਲੋਕਾਂ ਨੇ ਕੀਤੀ ਹੈ ਸਿੱਖੀ ਖਤਮੇ ਨਾਲ ਲੋਕਾਂ ਨੇ ਕਰਨੀ ਕੀਤੀ ਹੈ ਜਿਹੜੇ ਕੌਮ ਦਾ ਪ੍ਰਚਾਰ ਕਰਦੇ ਨੇ ਨਾ ਉਹ ਸਿੱਖ ਅੱਜ ਨੇ ਨਾ ਸਿੱਖ ਕੱਲ ਨੇ ਹਾਂ ਸਿੱਖਾਂ ਨਾ ਉਹ ਤਾਂ ਉਹਨਾਂ ਨੇ ਕੋਈ ਡਾਕਾ ਮਾਰਦਾ ਹੁੰਦਾ ਸਿੱਖਾਂ ਨਾਲ ਤਾਂ ਕੋਈ ਡਾਕਾ ਮਾਰਨਾ ਹੁੰਦਾ ਸਿੱਖਾਂ ਦੀਆਂ ਗੱਲਾਂ ਕਰਦੇ ਨੇ ਬਾਅਦ ਡਾਕੇ ਮਾਰਦੇ ਨੇ ਬੜੇ ਬੜੇ ਡਾਕਾ ਪਬਲਿਕ ਦੇ ਹੱਕਾਂ ਦੇ ਡਾਕਾ ਉਹ ਡਾਕਾ ਕੀ ਹੈ ਅੱਗੇ ਬਿਸਲਾ ਬਣਾ ਲਿਆ ਗੁਰਜੀਤ ਸਿੰਘ ਨੇ ਰਾਜ ਬਣਾ ਲਿਆ ਇਹ ਬਣਾ ਲਿਆ ਆ ਡਾਕੇ ਨੇ ਇਹ ਡਾਕੂ ਨੇ ਸਾਰੇ ਜਿਹੜੇ ਦੂਏ ਤੇ ਅਕਾਲੀ ਫੂਲਾ ਸਮਰ ਗਏ ਉਹ ਭਰੇ ਬੈਠੇ ਨੇ ਅੱਡ ਜਿਹੜੇ ਧਾਰਮਿਕ ਹੋ ਸੀ ਜਿਹੜੇ ਅੱਡ ਬੈਠੇ ਨੇ ਉਹਨਾਂ ਨੇ ਕੌਮ ਦੀ ਗੱਲ ਕੀਤੀ ਹੈ ਉਹਨਾਂ ਵਾਸਤੇ ਕੋਈ ਕੌਮ ਨਹੀਂ ਹੈ ਸਾਡੇ ਨਾਲ ਮੁਸਲਮਾਨ ਵੀ ਨੇ ਗੁਰਨਾਨਕ ਨੂੰ ਮੁਸਲਮਾਨ ਕਹਿੰਦੇ ਨੇ ਸਾਡਾ ਪੀਰ ਹੈ ਹਿੰਦੂ ਕਹਿੰਦੇ ਨੇ ਸਾਡਾ ਗੁਰੂ ਹੈ ਫੇ ਕੌਮ ਕਿਹੜੀ ਰਹੇਗੀ ਉਹ ਕੌਮਾਂ ਦਾ ਖਤਮ ਕੀਤੀਆਂ ਨੇ ਉਹਨੇ ਕ੍ਰਿਤ ਕਾਰਨ ਦੱਦ ਮਥੇ ਸਿਆਉਣ ਅਗੇ ਸਾਈ ਵੀ ਹੋਈ ਜਾਂਦੇ ਨੇ ਸਿੱਖ ਕੌਮ ਕਿਹੜੀ ਰਹਿ ਗਈ ਜੇ ਤੁਸੀਂ ਆਪਣੀ ਕੌਮ ਕਹੋਗੇ ਸਾਈ ਵੀ ਕਹਿੰਦੇ ਸਾਡੀ ਵੀ ਕੌਮ ਅਸੀਂ ਵੱਖੋ ਦੇ ਜੇ ਕੌਮ ਦਾ ਪ੍ਰਚਾਰ ਕਰੋਗੇ ਕੋਈ ਕੌਮ ਤੁਹਾਡੇ ਫਿਰ ਤਾਂ ਕੌਮ ਜਿਉਂਦੀ ਤੇ ਹੋ ਰਹਿ ਜਾਣਗੇ ਸਿੱਖੀ ਤਾਂ ਉੱਥੇ ਖੜੀ ਹੈ ਫਿਰ ਜਿੱਦਾਂ ਨਾਲ ਕੌਮ ਦਾ ਪ੍ਰਚਾਰ ਹੋਇਆ ਕੋਈ ਰਾਧਾ ਸੋਮੀ ਬਣ ਗਿਆ ਕੋਈ ਨਿਰੰਕਾਰੀ ਬਣ ਗਿਆ ਕੋਈ ਕੁਝ ਬਣ ਗਿਆ ਕੋਈ ਸਰਸੇ ਵਾਲੇ ਲੜ ਗਏ ਰਹਿ ਗਏ ਇਹਨਾਂ ਕੋਈ ਕੀ ਰਹਿ ਗਿਆ ਲੋਕਾਂ ਨੇ ਦੇਖ ਲਿਆ ਵੀ ਇਹ ਸਿੱਖ ਨਹੀਂ ਹਰੂ ਇਹਨਾਂ ਤੋਂ ਪਿੱਛੇ ਹਟ ਗਏ ਇਹ ਕੌਮ ਦੇ ਪ੍ਰਚਾਰ ਨਹੀਂ ਪਿੱਛੇ ਹਟਾਏ ਨੇ ਸਾਰੇ ਸਰਸੇ ਸੁਸੇ ਵਾਲੇ ਪੈਦਾ ਕੀਤੇ ਨੇ ਉਹ ਕੰਮ ਸੇ ਕੌਮ ਦਾ ਪ੍ਰਚਾਰ ਤਾਂ ਨਹੀਂ ਕਰਦੇ ਉਹ ਕੌਮ ਦਾ ਪ੍ਰਚਾਰ ਨਹੀਂ ਕਰਦੇ ਰਾਧਾ ਸੁਆਮੀ ਦੇ ਲੋਕ ਤਾਂ ਜੁੜ ਗਏ ਗੁਰਬਾਣੀ ਇਹਨਾਂ ਨਾਲ ਚੰਗੇ ਅਰਥ ਦੇ ਉਹਨਾਂ ਕੋਲ ਇਹ ਜਿਹੇ ਹੀ ਰਹੇ ਜਿਹੇ ਨਾ ਕੋਲ ਉਹ ਜਿਹੇ ਉਹਨਾਂ ਕੋਲ ਔਰ ਉਹ ਜਿਹੜੀ ਗੱਲ ਦਾ ਪਤਾ ਲੱਗ ਜਾਂਦਾ ਹੌਲੀ ਹੌਲੀ ਚੁੱਪ ਕੀਤੇ ਬੰਦ ਵੀ ਲੈਂਦੇ ਨੇ ਬਦਲ ਵੀ ਲੈਂਦੇ ਨੇ ਪ੍ਰਚਾਰ ਆਪਣਾ ਚੁੱਪ ਕੀਤੇ ਹੀ ਬਦਲ ਲੈਂਦੇ ਨੇ ਰੌਲਾ ਪਾਉਂਦੇ ਹੀ ਨਹੀਂ ਇਹਨਾਂ ਨੂੰ ਪਬਲਿਕ ਦਾ ਸੰਗਤ ਕੀ ਹੋ ਇਹ ਸੰਗਤ ਤੋਂ ਡਰਦੇ ਜੇ ਗਲਤ ਕੋਈ ਪਰੰਪਰਾ ਚੱਲ ਪਈ ਤਾਂ ਸੰਗਤ ਨਹੀਂ ਇਹਨਾਂ ਨੂੰ ਕਰਨ ਦਿੰਦੀ ਗੁਰੂ ਨੂੰ ਛੱਡ ਦਾਂਗੇ ਗੁਰੂ ਤੋਂ ਇਹਨਾਂ ਨੂੰ ਕੀ ਮਿਲਦਾ ਉਹ ਪੈਸਾ ਤਾਂ ਸੰਗਤ ਤੋਂ ਮਿਲਦਾ ਗੁਰੂ ਦਾ ਕੀ ਬਣਦਾ ਗੁਰੂ ਦਾ ਕੋਈ ਰੱਖਿਆ ਹੈ ਮੂਰੇ ਗੋਲਕ ਦਾ ਸੰਗਤ ਤੋਂ ਭਰਦੀ ਹੈ ਗੁਰੂ ਹਟਾ ਕੇ ਦਿਖਾ ਦੇਵੇ ਗੋਲ ਇਹਨਾਂ ਦੀ ਸੰਗਤ ਪਾਗਲ ਹੈ ਸੰਗਤ ਨੂੰ ਕੀ ਉਹਦੇ ਦਾ ਗੁਰੂ ਦੇ ਨਾਲ ਹੀ ਗਿਆਨ ਨਹੀਂ ਨਾ ਹੈਗਾ ਉਹ ਗੁਰੂ ਦੇ ਨਾਲ ਦੇ ਦੇਈ ਜਾਂਦੇ ਨੇ ਵੀ ਚਲੋ ਗੁਰੂ ਦੇ ਅਗਿਆਨੀ ਜੋ ਹੋਏ ਵਿਚਾਰੇ ਇਹ ਸੰਤ ਦਾ ਧਿਆਨ ਰੱਖਦੇ ਨੇ ਖਜ਼ਾਨੇ ਭਰਪੂਰ ਦਾ ਕਰ ਦਿੰਦੇ ਉਹ ਰਿਹਾ ਹੋ ਜਾਂਦਾ ਵੀ ਦੇਖੋ ਲੋਭ ਦਾ ਪ੍ਰਚਾਰ ਕਿੰਨਾ ਬੜਾ ਜਾਲ ਹੈ ਭਰਮ ਦਾ ਬੁੜੇ ਹੋਏ ਗੁਰਬਾਣੀ ਦੇ ਸਾਰਾ ਖਿਲਾਫ ਹੈ ਚੱਲਦਾ ਇਹ ਮੈਂ ਪੜਦਾ ਦਾ ਚੱਲਦਾ ਦਾ ਮੇਰੇ ਦਾ ਚੱਲਦਾ ਤੇ ਸਕਾਰ ਹੁੰਦਾ ਤੇ ਮੱਥੇ ਸਿਆਣ ਇਹ ਕਿਉਂ ਚਾਹੀਦਾ ਕਦੇ ਹੀ ਲੜਕੋ ਆ ਗੁਰ ਜੇ ਤਤ ਗਿਆਨ ਚਾਹੀਦਾ ਗੁਰਬਾਣੀ ਵਿਚਾਰੋ ਜਿੰਨੇ ਹੋਰ ਗ੍ਰੰਥ ਨਾਲ ਰਲੇ ਹਨ ਸਾਰਿਆਂ ਲਈ ਸਾਰਿਆਂ ਵਿੱਚ ਇਹ ਜਿਹੀਆਂ ਗੱਲਾਂ ਨੇ ਜਿਹੜੀਆਂ ਗੁਰਮਤਿ ਦੇ ਖਿਲਾਫ ਨੇ ਮੈਂ ਗੁਰਬਾਣੀ ਆ ਗ੍ਰੰਥ ਇਹ ਦਸਮ ਗ੍ਰੰਥ ਦੋਏ ਤੁਹਾਨੂੰ ਲਈ ਤੇ ਲਿਆ ਸਕਦੇ ਨੇ ਦੂਆ ਹੋਰ ਕੋਈ ਗ੍ਰੰਥ ਨਹੀਂ ਸਰਵਲੋਭ ਵੀ ਤੁਹਾਨੂੰ ਨਾਲ ਜੋੜਦਾ ਸਰਵਲੋਭ ਵੀ ਖਾਲਸੇ ਦੀ ਗੱਲ ਹੈ ਖਾਲਸਾ ਦੇ ਵਿਚਾਰ ਕੇ ਦੇਖੋ ਪੜ ਕੇ ਫਿਰ ਕੀ ਹੈ ਇਹਨਾਂ ਨੂੰ ਤਾਂ ਉਹੀ ਨਹੀਂ ਪਤਾ ਕੱਚੀ ਪੱਕੀ ਵਾਲੀ ਹੁੰਦੀ ਕੀ ਹੈ ਇਹ ਤਾਂ ਰੌਲਾ ਭਾਈ ਗੁਰਿਆਈ ਦੇਤੀ ਹੀ ਦੇਤੀ ਜੀ ਗੁਰੂ ਨਾਨਕ ਦਾ ਸ਼ਬਦ ਗੁਰੂ ਨੂੰ ਦਸਮ ਪਾਸ਼ਾ ਨੂੰ ਗੁਰਿਆਈ ਦੇਤੀ ਕੋਈ ਸਿਆਣਾ ਬੰਦਾ ਤਾਂ ਨੂੰ ਅਕਲ ਕਹਿ ਨਹੀਂ ਸਕਦਾ ਤਾਂ ਸਿਰਫ ਇਹ ਕਹੂ ਇਹਨੇ ਸਿਰਫ ਇਹ ਸਾਰੇ ਹੀ ਜਿਹਨੂੰ ਗੁਰੂ ਨਾਨਕ ਵੀ ਗੁਰੂ ਮੰਨਦਾ ਹੋਵੇ ਉਹਨੂੰ ਦਸਵੇਂ ਗੁਰੂ ਤੇ ਗੁਰਿਆਈ ਦਵਾ ਰਹੇ ਨੇ ਨਹੀਂ ਤਾਂ ਉਹਨੂੰ ਕਹਿਣਾ ਪੁੱਛਣਾ ਹੀ ਨਹੀਂ ਸੀ ਜੇ ਗੁਰਿਆਈ ਨਾ ਕੇ ਫੇਰ ਨਹੀਂ ਇਹਨੂੰ ਪੁੱਛਣਾ ਵਾਲੀ ਨੂੰ ਕਿਸੇ ਦੇ ਇਹਦਾ ਮਤਲਬ ਇਹੀ ਹੋਇਆ ਨਾ ਓਏ ਹੁਣ ਕਿਹੜਾ ਤੁਸੀਂ ਪੁੱਛਦੇ ਹੋ ਹੁਣ ਪੁੱਛਦੇ ਹੋ ਕਰਦੇ ਤਾਂ ਆਪਣੀ ਮਰਜ਼ੀ ਹੋ ਹੁਣ ਹੁਣ ਕਿਹਨਾਂ ਨੂੰ ਪੁੱਛਦੇ ਹੋ ਪੁੱਛਦੇ ਹੁਣ ਬੜੀ ਇਹ ਪਰਮੇਸ਼ਰ ਦਾ ਹੁਕਮ ਹੈ ਕਿਸੇ ਭਗਤ ਦਾ ਹੁਕਮ ਨਹੀਂ ਹੈ ਭਗਤ ਤਾਂ ਇੱਕ ਮੈਸੇਜ ਲੈ ਕੇ ਆਏ ਨੇ ਭਗਤ ਦੇ ਥਰੂ ਦਾ ਬੁਲਾਈ ਹੈ ਬਾਣੀ ਇਹਦਾ ਪਰਮੇਸ਼ਰ ਦਾ ਹੁਕਮ ਹੈ ਇਹਦੀ ਬਰਾਬਰੀ ਕੌਣ ਕਰ ਲੂ ਵਿਅਕਤੀ ਦਾ ਦੀ ਬਰਾਬਰੀ ਕਰੇ ਨਹੀਂ ਨਾ ਸਕਦਾ ਨਾ ਕਿਸੇ ਭਗਤ ਨੇ ਆ ਕੀਤੀ ਹੈ ਇਹਦਾ ਇਹਨਾਂ ਦਾ ਹੀ ਹੈ ਪਖੰਡ ਪਖੰਡੀਆਂ ਦਾ ਕਿਉਂ ਗੋਲ ਕਦੇ ਬਿਨਾਂ ਸਰਦਾ ਨਹੀਂ ਸੀ ਕਿਸੇ ਤਰੀਕੇ ਨਾਲ ਗੋਲ ਚਾਹੀਦੀ ਸੀ ਸੰਗਤ ਨੂੰ ਗੁਬਰਾ ਕਰਕੇ ਇਹਨਾਂ ਦਾ ਆਪਣਾ ਚੱਲ ਗਿਆ ਕੰਮ ਵਧੀਆ ਚੱਲਦਾ ਹੁਣ ਕਵੀ ਕੋਈ ਨਹੀਂ ਠੀਕ ਬੈਠ ਗਿਆ ਇਹਨਾਂ ਦਾ ਪਲਾਨ ਜਿਹੜਾ ਸੀ ਠੀਕ ਬੈਠ ਗਿਆ ਪਰ ਪੰਜ ਠੀਕ ਬੈਠ ਗਿਆ ਚੱਲ ਰਿਹਾ ਬਾਣੀ ਮੰਨਣ ਦੀ ਕੋਈ ਲੋੜ ਨਹੀਂ ਨਾ ਮੰਨਣ ਖਾਤਰ ਗੁਰੂ ਜੀ ਨੇ ਲਿਖਿਆ ਸੀ ਬਾਣੀ ਤੇ ਲਿਖਿਆ ਗੁਰੂ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਤਾਂ ਪਹਿਲਾਂ ਹੀ ਲਿਖਿਆ ਆਇਆ ਸੀ ਹਾਂਜੀ ਜੀਵਤ ਮੁਕਤ ਸਦਾ ਨਿਰਵਾਣ ਕਿਰਤ ਕਾਰਨ ਦਾ ਮਥੇ ਸਿਆਣ ਜੀਵਤ ਸਿਆਣੇ ਨੇ ਦਹੀਂ ਰੜਕਦੇ ਨੇ ਜੇ ਕਿਉ ਚਾਹੀਦਾ ਤਤ ਚਾਹੀਦਾ ਤਤ ਨਾਲ ਫਿਰ ਕੀ ਹੁੰਦਾ ਫਿਰ ਜੀਵਨ ਮੁਕਤ ਅਵਸਥਾ ਤਾਂ ਪ੍ਰਾਪਤ ਹੁੰਦੀ ਜੀਵਤ ਮੁਕਤ ਸਦਾ ਨਿਰਵਾਣ ਜੀਵ ਤੇ ਮੁਕਤ ਹੋ ਜਾਂਦੇ ਨੇ ਪਰ ਸਦਾ ਨਿਰਵਾਣ ਰਹਿੰਦੇ ਨੇ ਨਿਰਵਾਣ ਉਹਨੂੰ ਕਹਿੰਦੇ ਜਿਹਦੇ ਅੰਦਰ ਮਾਇਆ ਦੀ ਇੱਛਾ ਪੈ ਜਾਈ ਨਾ ਹੋਵੇ ਕਿਉਂ ਇੱਛਾ ਕਿਉਂ ਨਹੀਂ ਪੈਦਾ ਹੁੰਦੀ ਉਹ ਦੇਖਦੇ ਕੀ ਨੇ ਨੇਤਰੋ ਮੇਰੇ ਅਰਥਾਂ ਵਿੱਚ ਜੋਤਰੀ ਹਰ ਵੇਲੇ ਵੱਲੋਂ ਦੇਖੋ ਕੋਈ ਉਹ ਹਰ ਵੇਲੇ ਦੇਖ ਰਹੀ ਕੁਝ ਨਹੀਂ ਜੇ ਹਰ ਦੇਖਦੇ ਨਾ ਕੱਲਾ ਹਰ ਦੀ ਇੱਛਾ ਪੈਦਾ ਹੋਊ ਹੋਰ ਕਦੀ ਹੁੰਦੀ ਹਰ ਵੇਲੇ ਵੱਲੋਂ ਦੇਖੋ ਕੋਈ ਹੋ ਗਿਆ ਤੇ ਦੇਖਦੇ ਨੇ ਹਰ ਹਰ ਜਗ੍ਹਾ ਘਟ ਘਟ ਮੈਂ ਹਰਜੂ ਬਸੇ ਸੰਤਨ ਕਹਿਓ ਪੁਕਾਰ ਉਹਨਾਂ ਹਰ ਜਗ੍ਹਾ ਹਰ ਹੈ ਕੌਮ ਕਿੱਥੇ ਰਹਿ ਗਈ ਕਿਹਦੀ ਰਹਿ ਗਈ ਕੌਮ ਕੌਮ ਕਿੱਥੇ ਰਹਿ ਗਈ ਕੌਮ ਹੈ ਇਹਨਾਂ ਦੀ ਡਾਕੂਆਂ ਦੀ ਧਾੜਵੀਆਂ ਦੀ ਕੌਮ ਹੈ ਜਿਹੜੇ ਧਾੜਵੀ ਨੇ ਉਹਨਾਂ ਦੀ ਕੌਮ ਮਾਰਾ ਢਾੜਾ ਮਾਰ ਲੈਣਾ ਦੀ ਕੌਮ ਹਰ ਵਿਦਾਸ ਪਰਮ ਬੈਰਾਗ ਹਿਰਦੇ ਰਾਮ ਕੀਨ ਜਪਸ ਜਪਤ ਅਭਾਗ ਰਵਿਦਾਸ ਪਰਮ ਬੈਰਾਗ ਦੀ ਗੱਲ ਕਰਦਾ ਹੈ ਰਵਿਦਾਸ ਪਰਮ ਬੈਰਾਗ ਰਵਿਦਾਸ ਨੇ ਜੋ ਕਿਹਾ ਇਸ ਇਹੀ ਪਰਮ ਬੈਰਾਗ ਹੈ ਜੀਵਨ ਮੁਕਤ ਹੋਣਾ ਹੀ ਪਰਮ ਬੈਰਾਗ ਇੱਕ ਤਾਂ ਬੈਰਾਗ ਹੈ ਇੱਕ ਪਰਮ ਬੈਰਾਗ ਹੈ ਇਹ ਪਰਮ ਬੈਰਾਗ ਹੈ ਰਿਤੇ ਰਾਮ ਕਿਨ ਜਬ ਅਭਾਗ ਕਹਿੰਦਾ ਰਾਮ ਬਾਹਰ ਹੀ ਅੰਦਰ ਹੈ ਤੇਰੇ ਹਿਰਦੇ 'ਚ ਅਰੇ ਬਦਾਸ ਦੇ ਵੀ ਅੰਦਰ ਰਾਮ ਹੈ ਹਿਰਦੇ RAM ਕਿਨ ਜਬ ਸਾਰਿਆਂ ਦਾ ਹੀ ਹੈ ਨਾ ਰਿਤੇ ਫੇ ਜੇ ਸਾਰਿਆਂ ਦੇ ਹਿਰਦੇ ਰਾਮ ਹੈ ਤੁਸੀਂ ਜਿਹਨੂੰ ਨੀਚ ਕਹਿੰਦੇ ਹੋ ਉਹ ਕਿਸ ਵੇਸ ਤੇ ਕਹਿੰਦੇ ਹੋ ਅੰਦਰਲੇ ਰਾਮ ਨੂੰ ਜਪ ਜਾਣੋ ਅੰਦਰਲੇ ਰਾਮ ਨਾਲ ਸੰਪਰਕ ਪੈਦਾ ਕਰ ਲਓ ਉਹਦੇ ਨਾਲ ਜੁੜ ਕੇ ਰਹੋ ਜਾਇਦਾ ਤੁਸੀਂ ਚਾਹੁੰਦੇ ਸਾਡੇ ਨਾਲ ਸਲੂਕ ਹੋਵੇ ਬਾਹਰੋਂ ਹੋ ਜਾ ਸਲੂਕ ਤੁਸੀਂ ਲੋਕਾਂ ਨਾਲ ਕਰੋ ਮੁੱਢੀ ਗੱਲ ਤਾਂ ਹੈ ਨਾ ਜਿਵੇਂ ਤੁਸੀਂ ਚਾਹੁੰਦੇ ਵੀ ਸਾਡੇ ਨਾਲ ਲੋਕ ਸਲੂਕ ਕਰਨ ਤੁਸੀਂ ਵੀ ਲੋਕਾਂ ਨਾਲ ਹੋ ਜਾਈ ਕਰੋ ਇੱਥੋਂ ਸਟਾਰਟ ਹੋ ਜਾਊਗਾ ਧਰਮ ਇਹ ਜੋ ਅਵਸਥਾ ਹੈ ਪਰ ਬੈਰਾਗੀ ਦੀ ਉਹ ਉਹ ਜਿਹਾ ਸਲੂਕ ਆਪ ਕਰਦਾ ਹੈ ਜਿਹੇ ਜਿਹਾ ਚਾਹੁੰਦਾ ਲੋਕ ਚਾਹੇ ਲੋਕ ਉਹਦੇ ਨਾਲ ਨਾ ਕਰਨ ਪਰ ਚਾਹੁੰਦਾ ਵੀ ਮੇਰੇ ਨਾਲ ਇਹ ਜਿਹਾ ਸਲੂਕ ਹੋਵੇ ਚਾਹਣਾ ਹੋਰ ਗੱਲ ਹੈ ਉਹ ਜਿਹਾ ਲੋਕਾਂ ਦਾ ਕਰਨਾ ਹੋਰ ਗੱਲ ਹੈ ਜਿਹੇ ਜਿਹਾ ਚਾਹੁੰਦਾ ਮੇਰੇ ਨਾਲ ਸਲੂਕ ਕਰਨ ਲੋਕ ਮੈਂ ਉਹ ਜਿਹਾ ਕਰਾਂ ਦੂਏ ਕਰਨ ਜਿਹੇ ਨਾ ਕਰ ਇਹ ਬੈਰਾਗ ਦੀ ਉਸ ਤੇ ਇਸੇ ਦੀ ਅਗਰੇਜ ਗੱਲ ਕਰਦੇ ਨੇ ਨੇੜੇ ਹੀ ਨੇ ਸਾਰੇ ਧਰਮ ਬਾਹਰ ਕੋ ਬਹੁਤਾ ਨਹੀਂ ਫਰਕ ਹੈਗਾ ਸਿਰਫ ਦੱਸਣ ਦੀ ਗੱਲ ਆ ਭਾਈ ਆਹੀ ਪਰਮਪਰਾ ਹੈਗਾ ਤੁਹਾਡਾ ਹਾਂਜੀ